ਲੋਕ ਮਹੱਲਾ ਪਹਿਲਾ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਸੰਸਾਰ ਕੀ ਹੈ ਜੋ ਦੀਦਾ ਹੈ ਸੰਸਾਰ ਹੈ ਰਾਜਾ ਦੀਦਾ ਹੈ ਪ੍ਰਜਾ ਦੀਦੀ ਹੈ ਸੰਸਾਰ ਦੀਦਾ ਜੋ ਦੀਦਾ ਕੂੜ ਅੱਖਾਂ ਜੋ ਵਿੱਚ ਸੱਚ ਹੈ ਉਹ ਕੰਮ ਦੀਦਾ ਜੋ ਸੰਸਾਰ ਸੱਚਾ ਅੱਖਾਂ ਨੂੰ ਨਹੀਂ ਦਿੰਦਾ ਜੋ ਕੂੜਾ ਦਿੰਦਾ ਕੂੜ ਵਿੱਚੋਂ ਸੱਚ ਨੂੰ ਪਛਾਣਨਾ ਬਖਤੀ ਹੈ ਕੂੜ ਵਿੱਚੋਂ ਸੱਚ ਨੂੰ ਪਛਾਣਨਾ ਹੀ ਨਾਮ ਜਪਣਾ ਵਿੱਚ ਕੁਦਰਤ ਹਰ ਪ੍ਰਭ ਕੁਦਰਤ ਦੀਦੀ ਹੈ ਕੁਦਰਤ ਦਿਸੇ ਜੋ ਦੀਦੇ ਸਭ ਕੁਦਰਤ ਹੈ ਜੋ ਰਚਨਾ ਸਭ ਕੁਦਰਤ ਹੈ ਇਹਦੇ ਵਿੱਚ ਜੋ ਸੱਚ ਹੈ ਜੋਤ ਹੈ ਇੱਕ ਦੀ ਜੋਤ ਹੈ ਇੱਕ ਦੋ ਥਾਂ ਹੋਇਆ ਹੈ ਤਾਂ ਸਰੀਰ ਦੇ ਵਿੱਚ ਅੱਖਾਂ ਦੇ ਦੇਖਦਾ ਕਰਨਾ ਤੱਕ ਸੁਣਦਾ ਸਰੀਰ 'ਚ ਕੰਮ ਕਰਦਾ ਦਾ ਹਾਲਤ ਹਰ ਜਗ੍ਹਾ ਇੱਕ ਬੈਠਾ ਸਾਰੇ ਉਹ ਇੱਕ ਦੀ ਪਛਾਣ ਕਿਵੇਂ ਕਰਦੀ ਹੈ ਜੋ ਦੀਨਾ ਨਹੀਂ ਉਹਨੂੰ ਦੇਖਣ ਲਈ ਭਗਤੀ ਹੈ ਉਹਨੂੰ ਦੇਖਣ ਦੀ ਨਾਮ ਜਪਣਾ ਨਾਮ ਕੀ ਹੁੰਦਾ ਨਾਮ ਦਾ ਸੱਚ ਸੱਚ ਨਾਮ ਸੱਚ ਹੀ ਨਾਮ ਹੈ ਸਤਨਾਮ ਨੂੰ ਮਤਲਬ ਹੈ ਸੱਚ ਹੀ ਨਾਮ ਹੈ ਕਿਆ ਨਾਮ ਸੱਚ ਨਾਮ ਜੋ ਹੈ ਕੀ ਹੈ ਸਤ ਹੈ ਹਮੇਸ਼ਾ ਰਹਿਣ ਵਾਲੀ ਚੀਜ਼ ਮਰਨ ਨੂੰ ਕੋਈ ਰੋਕ ਨਹੀਂ ਸਕਦਾ ਕੱਟ ਨਹੀਂ ਸਕਦਾ ਵੱਢ ਨਹੀਂ ਸਕਦਾ ਮੋੜ ਨਹੀਂ ਸਕਦਾ ਬਾੜ ਨਹੀਂ ਸਕਦਾ ਵਿੱਚ ਗੁਣ ਨਾਮ ਹੈ ਤਤ ਨਾਮ ਤਤ ਸਭ ਇਹ ਸਰਜਾਪਾ ਸੰਸਾਰ ਦਾ ਤਤ ਕੀ ਹੈ ਸੰਸਾਰ ਦਾ ਸੱਚ ਕੀ ਹੈ ਨਾਮ ਜੋਤ ਹੈ ਜੋ ਹੈ ਸਭ ਜੋ ਦੀਨ ਹੈ ਸਭ ਕੂੜ ਹੈ ਜੋ ਦੀਨ ਹੈ ਸਭ ਮਾਇਆ ਪਰ ਝੂਠ ਬਗੈਰ ਸੱਚ ਦਾ ਸਹਾਰਾ ਦਿੱਤੇ ਤੇ ਖੜਾ ਨਹੀਂ ਰਹਿ ਸਕਦਾ ਤਖਤੀ ਖੜੀ ਆ ਕਿਹਦੇ ਆਸਰੇ ਸੱਚ ਦੇ ਆਸਰੇ ਖੜੀ ਹੈ ਉਹਦੇ ਆਸਰੇ ਨਹੀਂ ਖੜੀ ਹੈ ਜਿਹੜਾ ਸਾਡੇ ਚ ਜੋਤ ਹੈ ਨਹੀਂ ਨਹੀਂ ਸੱਚ ਦੇ ਆਸਰੇ ਜ ਧਰਤੀ ਖੜੀ ਹੈ ਆਕਾਸ਼ ਵਿੱਚ ਸੱਚ ਦੇ ਆਸਰੇ ਨਾਲ ਇਕੱਠੀ ਹੈ ਧਰਤੀ ਛੜ ਕੇ ਨਹੀਂ ਜਾਂਦੀ ਆਕਾਸ਼ ਪਾਣੀ ਡੁੱਲ ਕੇ ਨਹੀਂ ਜਾਂਦਾ ਬਾਲਟੀ ਚ ਪਾਇਆ ਹੈ ਪਾਣੀ ਸ਼ੁਰੂ ਤਾਂ ਕਾਜ ਪਾਇਆ ਆਕਾਸ਼ ਪਾਣੀ ਹੈ ਤੁਸੀਂ ਆਕਾਸ਼ ਤੇ ਖੜਾ ਕਰਕੇ ਦਿਖਾਓ ਪਾਣੀ ਆਪਾਂ ਖੜਾ ਕਰਕੇ ਦਿਖਾਈਏ ਨਾ ਪਾਣੀ ਆਕਾਸ਼ ਚ ਬਰਫ ਹੋਵੇ ਖੜੀ ਹੋ ਜੂਗੀ ਚਲੋ ਪਾਣੀ ਤੋਂ ਖੜਾ ਰਹੂਗਾ ਪਾਣੀ ਖੜਾ ਆਕਾਸ਼ ਕਿਸੇ ਚ ਪਾਇਆ ਨਹੀਂ ਹੋਇਆ ਭਰਿਆ ਨਹੀਂ ਹੋਇਆ ਫਿਰ ਕੋ ਵੀ ਰਿਹਾ ਪਾਣੀ ਦਾ ਚਲੋ ਦੋ ਹਿੱਸਿਆਂ ਤੋਂ ਵੀ ਜ਼ਿਆਦਾ ਧਰਤੀ ਤੀਜੇ ਹਿੱਸੇ ਤੋਂ ਵੀ ਘੱਟ ਹੈ ਪਾਣੀ ਧਰਤੀ ਹੈ ਧਰਤੀ ਤੇ ਪਾਣੀ ਨਹੀਂ ਹੈ ਧਰਤੀ ਵਿੱਚ ਪਾਣੀ ਵਧਿਆ ਤਾਂ ਥੱਲੇ ਜਿਹੜਾ ਆਪਾਂ ਇੱਥੋਂ ਦੇਖਾਂਗੇ ਧਰਤੀ ਦੇ ਥੱਲੇ ਪਾਣੀ ਹੈ ਥੱਲੇ ਦਾ ਜੇ ਪਾਣੀ ਹੈ ਜੇ ਕੋਈ ਜੀ ਧਰਤੀ ਦੇ ਬਾਲਟੀ ਧਰਦੀ ਹੈ ਬਾਲਟੀ ਦੇ ਥੱਲੇ ਪਾਣੀ ਹੈ ਨਾ ਧਰਤੀ ਦੇ ਵਿਚਾਲੇ ਵੀ ਪਾਣੀ ਵੱਧੇ ਵੀ ਪਾਣੀ ਫਲੋਟ ਕਰਦੀ ਸਾਈਜ਼ ਵਾਲੇ ਬੰਦੇ ਧਰਤੀ ਫਲੋਟ ਕਰਦੀ ਹੈ ਪਾਣੀ ਤੇ ਉੱਤੇ ਨੇ ਤੈਰਦੀ ਹੈ ਤੇ ਧਰਤੀ ਤੇ ਪਾਣੀ ਤੇ ਤੈਰਦੀ ਹੈ ਫਿਰ ਖੜਾ ਤਾਂ ਪਾਣੀ ਹੈ ਇਹਦੇ ਆਗਰੇ ਖੜਾ ਹੈ ਕਿਉਂ ਖੜਾ ਉਸੇ ਵੇਲੇ ਨਹੀਂ ਖੜਨਾ ਹੈ ਸੱਚ ਦੇ ਆਸਰੇ ਬਿਨਾ ਝੂਠ ਖੜਾ ਨਹੀਂ ਰਹਿ ਸਕਦਾ ਜਿੰਨੀਆਂ ਝੂਠੀਆਂ ਮਤਾਂ ਨੇ ਉਹ ਖੜੀਆਂ ਹੀ ਇਸ ਕਰਕੇ ਨੇ ਵਿੱਚ ਸੱਚ ਮੰਨਿਆ ਹੋਇਆ ਉਹਨਾਂ ਨੇ ਉਹਨਾਂ ਨੇ ਮੰਨਿਆ ਹੈ ਪਰਮਾਤਮਾ ਇੱਕ ਹੈ ਜਿਹੜੀ ਮਾਤੇ ਮਨੂੰ ਪਰਮਾਤਮਾ ਇੱਕ ਨਹੀਂ ਹੈ ਜ਼ਿਆਦਾ ਨੇ ਉਹ ਖੜੀ ਨਹੀਂ ਰਹਿ ਸਕਦੀ ਕੋਈ ਮਤ ਨਹੀਂ ਕਹਿੰਦੀ ਪਰਮਾਤਮਾ ਦੌਰ ਉਹਨਾਂ ਨੇ ਜੇ ਤਿੰਨ ਵੀ ਬਣਾਏ ਇੱਕ ਦੇ ਹੀ ਤਿੰਨ ਬਾੜ ਬਣਾਏ ਨੇ ਇੱਕ ਇੱਕ ਮੰਨ ਕੇ ਚੱਲਦੇ ਨੇ ਕਿ ਪਾਵਰਾਂ ਦਾ ਤੇ ਨਾਲ ਦੇ ਨੂੰ ਦੇਤੀ ਇੱਕ ਨੂੰ ਮੰਨ ਕੇ ਤਿੰਨ ਬੰਦੇ ਨੇ ਉਹਨਾਂ ਨੇ ਫਿਰ ਉਹ ਇੱਕ ਕੀ ਹੈ ਜਾਂਦਾ ਨਹੀਂ ਮਰਦਾ ਨਹੀਂ ਸਾਰੇ ਗੁਣ ਉਹਦੇ ਸਹੀ ਮੰਨ ਲੈ ਅੱਖਾਂ ਨੂੰ ਦੀਦਾ ਨਹੀਂ ਉਹਦਾ ਕੋਈ ਮਾਂ ਪਿਓ ਨਹੀਂ ਉਹ ਸਭ ਨੂੰ ਉਹਨੇ ਪੈਦਾ ਕੀਤਾ ਉਹਦਾ ਹੀ ਹੁਕਮ ਚੱਲਦਾ ਹੈ ਇਹ ਗੱਲਾਂ ਸੱਚ ਮੰਨ ਕੇ ਹੀ ਝੂਠੀਆਂ ਮੰਤਾਂ ਗਾਹਾਂ ਖੜੀਆਂ ਨੇ ਇਹ ਆਸਰੇ ਜਿੱਦਣ ਇਹ ਵਿੱਚੋਂ ਨਿਕਲ ਗਿਆ ਮੱਤੇ ਦੀ ਚੱਲੇ ਨਹੀਂ ਸਕਦੀ ਇਸ ਕਰਕੇ ਲੋਕਾਂ ਨੂੰ ਭੁਲੇਖਾ ਲੱਗਦਾ ਸਾਰੀਆਂ ਮੱਤਾਂ ਇੱਕ ਨੇ ਇੱਕ ਨਹੀਂ ਆਣ ਜਿੱਥੋਂ ਜਾ ਕੇ ਦਿਸ਼ਾਹੀਨ ਹੋ ਗਿਆ ਉਹ ਗੱਲ ਨਹੀਂ ਪਛਾ ਆਮ ਆਦਮੀ ਮੱਤਾਂ ਦੀ ਖੋਜ ਨਹੀਂ ਕਰ ਰਿਹਾ ਉਪਰਾ ਜਾਂ ਰੂਪ ਦੇਖ ਰਿਹਾ ਪਰ ਚੱਲ ਖੋਜ ਕਰਨ ਵਾਲਾ ਹੋਰ ਕੁਝ ਲੱਭਦਾ ਹੁੰਦਾ ਆਮ ਆਦਮੀ ਨੂੰ ਉਹ ਗੱਲਾਂ ਦੀ ਮਤਲਬ ਨਹੀਂ ਹੁੰਦਾ ਖੋਜ ਜਾਂਦੀ ਜੰਗਲ ਦੇ ਮੇਲੀ ਆਦਮੀ ਮਿਲੂਗਾ ਬਾਗ ਜੀ ਲੰਘ ਮਿਲੂਗਾ ਆਮ ਆਦਮੀ ਨੂੰ ਦੇਖਦਾ ਵੀ ਕਿਹੜੇ ਕਿਹੜੇ ਅੰਬ ਦੀਆਂ ਵੈਰਾਈਟੀਆਂ ਨੇ ਉਹਦੇ ਖਾਤਰ ਸਾਰੇ ਅੰਬ ਅੰਬ ਨੇ ਪਰ ਜਿਹੜਾ ਖੋਜੀ ਹੈ ਉਹ ਦੇਖੋ ਫਲਾਨੀ ਕਿਸਮ ਦੇ ਪੇੜ ਨੇ ਫਲਾਨੀ ਚਾਹੇ ਪੇੜ ਨਾ ਗੜੇ ਹੋ ਦਸਹਿਰੀ ਦੇ ਵੀ ਪੇੜ ਨੇ ਲੰਗੜੇ ਦੇ ਵੀ ਪੇੜ ਨੇ ਰਾਮ ਕੇਲੇ ਦੇ ਵੀ ਪੇੜ ਨੇ ਉੱਥੇ ਖਲਾਣੇ ਵੀ ਵੀ ਜਿਹੜੇ ਜਿਹੜੇ ਹੋ ਉਹ ਦੇਖ ਲੂਗਾ ਉਹ ਖੋਜੀ ਹੈ ਉਹਨੂੰ ਸਮਝ ਖੋਜੀ ਦੀ ਅੱਖਾਂ ਸਧਾਰਨ ਆਦਮੀ ਦੀ ਅੱਖ ਦਾ ਫਰਕ ਹੁੰਦਾ ਖੋਜੀ ਬਾਣੀ ਪੜੂਗਾ ਹੋਰ ਕੋਲ ਨਾ ਪੜੂਗਾ ਸਧਾਰਨ ਆਦਮੀ ਪੜੂਗਾ ਹੋਰ ਕੋਲ ਨਾ ਪੜੂਗਾ ਇਹ ਕਰਕੇ ਖੋਜੀ ਉਪਜੈ ਖੋਜੀ ਕੁਝ ਪ੍ਰਾਪਤ ਕਰਦਾ ਨਾ ਪੜਨ ਕੁਝ ਨਹੀਂ ਪ੍ਰਾਪਤ ਕਰਦਾ ਖੋਜੀ ਖੋਜੀ ਭੇਦ ਬੁਝਦਾ ਗੁਰਬਾਣੀ ਚ ਭੇਦ ਕੀ ਹੈ ਭੇਦ ਦੀ ਗੱਲ ਬੁਝਦਾ ਪੜਨਾ ਭੇਦ ਦੀ ਗੱਲ ਬੁਝਦਾ ਪੜਿਆ ਨਾ ਹੀ ਭੇਦ ਬੁਝਿਆ ਬੁਝਦਾ ਖੋਜੀ ਫੇਰ ਵੀ ਇਹਦੇ ਬਾਵਜੂਦ ਪੜ ਪੜ ਗੱਡੀ ਲੱਦੀ ਵੀ ਅਸੀਂ ਦੇਖ ਲਿਆ ਇਹਦੇ ਬਾਵਜੂਦ ਵੀ ਬੜਬੜ ਗੱਡੀ ਲੱਦੀ ਵਾਲੀ ਗੱਲ ਅਸੀਂ ਛੱਡੀ ਨਹੀਂ ਇਹ ਤਾਂ ਸਵਾ ਹਿੰਦੂ ਮਰਚ ਆਇਆ ਹੋਇਆ ਹੈ ਸਾਡੇ ਕੋਲ ਅਸੀਂ ਕਹਿਣ ਸੁਣਨ ਨੂੰ ਬਾਹਰੋਂ ਸਿੱਖ ਬਣ ਗਏ ਗੱਲ ਆਦਤਾਂ ਹੋਈ ਨੇ ਆਦਤ ਜਿਹੜੀ ਹੈ ਨਾ ਆਦਤ ਜਿਹੜੀ ਹੈ ਤਸੀਰ ਜਿਹੜੀ ਹੈ ਤੁਖਮ ਤਸੀਰ ਸੋਭਤ ਆਸਰ ਆਵੇਂ ਗੱਲ ਹੈ ਤੁਖਮ ਤਸੀਰ ਸੋਭਦਾ ਸੀ ਇਹ ਤਾਂ ਤੁਖਮ ਤਾਸੀਰ ਤੇ ਜਾਓ ਜਿਹੜਾ ਗੁਠੜੀ ਬੀਜਾਂਗੇ ਉਹੀ ਆਪੇ ਰਹੂ ਜਿਹਨੂੰ ਤੁਖਮ ਤਾਸੀਰ ਕਹਿੰਦੇ ਉਹਦੀ ਤਾਸੀਰ ਵੀ ਹੋਈ ਜੀ ਤੁਖਮ ਦੇ ਉੱਤੇ ਤਾਸੀਰ ਜਾਓ ਇਹ ਫਿਰ ਸੋਬਤ ਦੇ ਅਸਰ ਨਾਲ ਫਰਕ ਹੋਊ ਸੋਭਤ ਦਾ ਅਸਰ ਕਲਮ ਲਾ ਦੇਣੀ ਜਿਹੜੀ ਕਲਮ ਕਰਦੇ ਆ ਨਾ ਸੋਭਤ ਦਾ ਅਸਰ ਦੂਏ ਨੂੰ ਦੂਏ ਦੀ ਕਲਮ ਜਾਣ ਦੇਣੀ ਸੋਭਤ ਹੁੰਦੀ ਨਾ ਹੁੰਦੀ ਉਹ ਸੋਭਤ ਦਾ ਅਸਰ ਹੈ ਯਾਰ ਕਲਮ ਜਾਣੇ ਤੇ ਬਦਲਦਾ ਇਹ ਤਾਸੀਰ ਸੀਰ ਉਹਦੀ ਹੋਈ ਹੈ ਤਾਸੀਰ ਕਿਵੇਂ ਸੀ ਗੁਰੂ ਅਮਰਦਾਸ ਨੂੰ ਕਲਮ ਲੱਗੀ ਥੱਲੇ ਤੇ ਕਿਸੇ ਹੋਰ ਮਤ ਨੂੰ ਮੰਨਦੇ ਨੇ ਸੋਭਤ ਹੋਈ ਕਲਮ ਲੱਗੀ ਗੁਰੂ ਅੰਗਦ ਦੇਵ ਨੂੰ ਕਲਮ ਕਰਨਾ ਪਿਆ ਕਰਮੇ ਲੱਗੀ ਹੋਰ ਮਾਤਰੂ ਮੰਨਦੇ ਨੇ ਸੰਪਰਕ ਜਾ ਕੇ ਉਹ ਜਿਹੜੀ ਮਾਤਰੂ ਮੰਨਦੇ ਨੇ ਉਹ ਕੱਟੀ ਆਪਣੀ ਜੜ ਦੀ ਉਤਲੀ ਤਾਂ ਫਲ ਆਪਣਾ ਜਿਹੜੀ ਕਲਮ ਹੋ ਕਲਮ ਜਿਹੜੇ ਦਰਖਤ ਨੂੰ ਆਈ ਹੈ ਉਹ ਉਹ ਫੜ ਲੂ ਥੱਲੇ ਜੋ ਮਰਜੀ ਹੋਵੇ ਉੱਤੇ ਜਾ ਕੇ ਗਿਆਨ ਹੋਰ ਹੋਗਾ ਥੱਲੇ ਬੇਸ ਕੁਝ ਹੋਰ ਚੱਲਦਾ ਇਹ ਸੋਭਤ ਆਸਰ ਹੈ ਫੇਰ ਨਹੀਂ ਸੋਭਾ ਦਾ ਗੁਰੂ ਰਾਮਦਾਸ ਤੱਕ ਹੋਇਆ ਗੁਰੂ ਰਾਮਦਾਸ ਦਾ ਘਰ ਉੱਥੇ ਹੀ ਕਿਸੇ ਹੋਰ ਮਤ ਜੀ ਫੇਰ ਸੋਭਾ ਦਾ ਸਦੀ ਫਿਰ ਤੋਂ ਹੁੰਦਾ ਸੀ ਜਲਦੀ ਬਾਜ ਬਾਜ ਕੀ ਚੱਲਦਾ ਤੋਂ ਹੁੰਦਾ ਸੀ ਘਰੇ ਹੈ ਗਿਆਨ ਘਰੋਂ ਹੀ ਪੈਦਾ ਹੁੰਦਾ ਬਾਜ ਦੇ ਸਾਰੇ ਤੋਂ ਹੁੰਦਾ ਸੀ ਸੋਭਤ ਵੀ ਸੰਗਤ ਵੀ ਉਹੀ ਹੈ ਗਿਆਨ ਵੀ ਕਰਦਾ ਹੀ ਹੈ ਨਹੀਂ ਤਾਂ ਫਿਰ ਜਾ ਕੇ ਦੂਈ ਮਤਿਓ ਆਉਂਦੇ ਰਹੇ ਫਰੀ ਦੂਈ ਮਤਿਓ ਆਇਆ ਹੈ ਕਬੀਰ ਦੂਈ ਮਤਿਓ ਆਇਆ ਹੈ ਸੱਚ ਦੇ ਬਿਨਾ ਬਿਨਾ ਸੱਚ ਤੇ ਝੂਠ ਨਹੀਂ ਖੜਦਾ ਜੇ ਕਬੀਰ ਨੂੰ ਕਹੀਏ ਇਸਲਾਮ ਛੱਡ ਕੇ ਹਿੰਦੂ ਨਹੀਂ ਬਣਿਆ ਇਹ ਗੱਲ ਗਲਤ ਹੈ ਭਾਵੇਂ ਉਹ ਕਹਿੰਦਾ ਤਾਂ ਤੇ ਹਿੰਦੂ ਹੀ ਰਹੀਏ ਉਹਦਾ ਬਖਰਾ ਨਾਮ ਨਹੀਂ ਸੀ ਪਿਆ ਕੇ ਮਤ ਦਾ ਜਦੋਂ ਕਹਿੰਦਾ ਰਾਹ ਉਹ ਕਹਿੰਦੇ ਰਹਿਣਾ ਵੀ ਤੂੰ ਹਿੰਦੂ ਹੋ ਗਿਆ ਉਹਨੂੰ ਕਹਿੰਦਾ ਮੈਂ ਹਿੰਦੂ ਜਮਾ ਹੁਣ ਕੀ ਕਹਿੰਦਾ ਉਹਨਾਂ ਨੂੰ ਉਹਨੂੰ ਤਾਂ ਹੀ ਕਹਿੰਦਾ ਉਹ ਕਹਿੰਦਾ ਤੂੰ ਹਿੰਦੂ ਹੋ ਗਿਆ ਹਿੰਦੂ ਦਾ ਚੰਗਾ ਨਹੀਂ ਹੁੰਦਾ ਇਹ ਹੈ ਉਹ ਕਹਿੰਦਾ ਮੈਂ ਹਿੰਦੂ ਜਮਾ ਪਰ ਫਿਰ ਉਹ ਕਹਿੰਦਾ ਨਾ ਹਮ ਹਿੰਦੂ ਨਾ ਮੁਸਲਮਾਨ ਇਹ ਵੀ ਤਾਂ ਕਹਿੰਦਾ ਨਾ ਜਦੋਂ ਕਹਿੰਦਾ ਨਾ ਹਮ ਹਿੰਦੂ ਨਾ ਮੁਸਲਮਾਨ ਹਿੰਦੂ ਨਹੀਂ ਹੈ ਭਗਤ ਨਹੀਂ ਹਿੰਦੂ ਨਾ ਮੁਸਲਮਾਨ ਦੇ ਹੋ ਉਹ ਕੁਝ ਹੋਰ ਨੇ ਦੋਹਾਂ ਦੋਹਾਂ ਦਾ ਹੋਰ ਕੀ ਨੇ ਦੋਹਾਂ ਨੂੰ ਗਿਆਨੀ ਸਿਆਣਾ ਅਸਲ ਗਿਆਨੀ ਨੇ ਇਹ ਸਿੱਖ ਦੀ ਹਨ ਗਿਆਨੀਆਂ ਦਾ ਤਾਂ ਨਾਮ ਹੈ ਲਿਖਿਆ ਹੈ ਤੇ ਗਿਆਨੀਆਂ ਦਾ ਪੰਥ ਹੈ ਅਗਿਆਨੀਆਂ ਦਾ ਪੰਥ ਨਹੀਂ ਹੈ ਇਹ ਸਿੱਖੀ ਮਾਰਗ ਨਹੀਂ ਹੈ ਹੁਣ ਤਾਂ ਸਿੱਖ ਮਾਰ ਕਹਿਣ ਲੱਗੇ ਸਿੱਖ ਤਾਂ ਮਾਰ ਕੇ ਨਹੀਂ ਹੁੰਦਾ ਸਿੱਖ ਤਾਂ ਪੰਥੀ ਹੈ ਮਾਰਗ ਤੇ ਚੱਲਣ ਵਾਲਾ ਇਹਨਾਂ ਨੂੰ ਇਹ ਵੀ ਨਹੀਂ ਪਤਾ ਬੋਲਣਾ ਕੀ ਹੈ ਸਿੱਖੀ ਮਾਰਗ ਨਹੀਂ ਹੈ ਇਹ ਸਿੱਖੀ ਵੀ ਕੋਈ ਮਾਰਗ ਨਹੀਂ ਹੁੰਦਾ ਸਿੱਖੀ ਸੇਵਕੀ ਤਾਂ ਸਾਰਿਆਂ ਦੀ ਹੁੰਦੀ ਹੈ ਸਿੱਖਿਆ ਦਾ ਮਤਲਬ ਚੇਲਾ ਹੁੰਦਾ ਸਟੂਡੈਂਟ ਹੁੰਦਾ ਸਟੂਡੈਂਟ ਕਿਸੇ ਵਿਸ਼ੇ ਦਾ ਵੀ ਹੋ ਸਕਦਾ ਸਟੂਡੈਂਟ ਦਾ ਵਿਸ਼ਾ ਕੁਝ ਵੀ ਹੋ ਸਕਦਾ ਅਸਲ ਜੀ ਗਿਆਨ ਮਾਰਗ ਕਹਿੰਦੀ ਨੇ ਗਿਆਨੀ ਉਹਨੂੰ ਕਹਿੰਦੇ ਨੇ ਜਿਹਨੂੰ ਸਾਰਾ ਹੀ ਗਿਆਨ ਹੋਵੇ ਸਾਰੀਆਂ ਟੋਟਲ ਗਿਆਨ ਹੋਵੇ ਤਿੰਨੇ ਲੋਕ ਦਾ ਗਿਆਨ ਹੋਵੇ ਕਹਿੰਦੀ ਉਹਨੂੰ ਕਹਿੰਦੇ ਤਿੰਨ ਲੋਕੀ ਬਾਤੇ ਕਹੇ ਜਿਹੜੇ ਤਿੰਨ ਲੋਕ ਦੀ ਗੱਲ ਜਾਣਦਾ ਹੋਵੇ ਉਹ ਗਿਆ ਦੀ ਉਹ ਤਿੰਨ ਲੋਕ ਦੇ ਗਿਆਨ ਤੇ ਸਾਰੇ ਗਿਆਨ ਆ ਗਏ ਹਾਥੀ ਦੀ ਪੈੜ ਤੇ ਸਾਰੀਆਂ ਪੈੜਾਂ ਆ ਗਈਆਂ ਪਰ ਸੱਚ ਦੇ ਆਸਰੇ ਨਾਲ ਖੜੀ ਹੈ ਸ੍ਰਿਸ਼ਟੀ ਜੇ ਸੱਚ ਨਾ ਹੁੰਦਾ ਸ੍ਰਿਸ਼ਟੀ ਨਹੀਂ ਪੈਦਾ ਹੁੰਦੀ ਪਹਿਲਾ ਸੱਚ ਪੈਦਾ ਹੋਇਆ ਸੱਚ ਨੇ ਆਪਣਾ ਨੂਰ ਪੈਦਾ ਕੀਤਾ ਹੈ ਬਲ ਅੱਲੋ ਨੂਰ ਪਾਇਆ ਆਪਣਾ ਅੰਸ਼ ਪੈਦਾ ਕੀਤਾ ਆਪਣਾ ਅੰਸ਼ ਉਹਦੇ ਬਾਅਦ ਸ੍ਰਿਸ਼ਟੀ ਪੈਦਾ ਹੋਈ ਹੈ ਜਿਹੜੀ ਚੀਜ਼ ਨੇ ਆਸਰਾ ਦੇਣਾ ਸੀ ਮਾਇਆ ਨੂੰ ਉਹ ਚੀਜ਼ ਪਹਿਲਾਂ ਪੈਦਾ ਹੋਈ ਹੈ ਮਾਇਆ ਤਾਂ ਦੂਏ ਨੰਬਰ ਤੇ ਹੈ ਦੂਜੀ ਹੈ ਮਾਇਆ ਦੂਜੀ ਕੁਦਰਤ ਸਾਜੀ ਹੈ ਤਾਂ ਦੂਜੇ ਨੰਬਰ ਤੇ ਸਾਜੀ ਹੈ ਸੱਚ ਤੇ ਝੂਠ ਸਾਜਿਆ ਪਹਾੜੀ ਜੇ ਬਣੀ ਤਾਂ ਬਾਹਾਂ ਕਹਿ ਪਹਿਲਾਂ ਸੀ ਲੱਕੜ ਪਹਿਲਾਂ ਹੀ ਸੀਗੀ ਪਰ ਉਹਨੂੰ ਬਾਹਾਂ ਨਹੀਂ ਸੀ ਕਹਿੰਦੇ ਬਾਹਰ ਜਾਦਾ ਜਾਂ ਪਾਣੀ 'ਚ ਪੈ ਗਿਆ ਬੋਲੇ 'ਚ ਪੈ ਗਿਆ ਫਿਰ ਉਹਦਾ ਨਾ ਬਾਹਰ ਪਹਿਲਾਂ ਲੱਕੜ ਹੈ ਅਲੱਗ ਪਈਆ ਤਾਂ ਲੱਕੜ ਹੈ ਬਾਹਰ ਨਹੀਂ ਹੈ ਦਸਤਾ ਜਦ ਕਹਾਂਗੇ ਜਦ ਪੈ ਜਵੇ ਉਹਦੇ ਵਿੱਚ ਕਹਿੰਦਾ ਕੋਈ ਡੰਡਾ ਚਾਹੀਦਾ ਕੀ ਕਰਨਾ ਬਾਹਰ ਬੋਲਣ ਕਹੀ ਪਹਿਲਾਂ ਲੱਕੜਾ ਡੰਡਾ ਕਹਿੰਦੇ ਨਾ ਕੀ ਕਰਨਾ ਬਾਹਰ ਬੋਲ ਪਹਿਲਾਂ ਉਹਦਾ ਨਾ ਹੋਰ ਜਦੋਂ ਪੈ ਗਿਆ ਫਿੱਟ ਹੋ ਗਿਆ ਫਿਰ ਬਾਹਰ ਫਿਰ ਦਸਤਾ ਬਣ ਗਿਆ ਸੰਸਾਰ ਸਾਜਿਆ ਸੱਚ ਦੇ ਨਾਲ ਉਹ ਲੋੜ ਸੀ ਝੂਠ ਦੀ ਲੋੜ ਸੀ ਇਹ ਕੰਨ ਗਵਾ ਬੈਠਿਆ ਅੱਖਾਂ ਗਵਾ ਬੈਠਿਆ ਤੈਨੂੰ ਨਕਲੀ ਦਾ ਅੱਖ ਲਾਈ ਉਹਦੇ ਨਕਲੀ ਉਹ ਕੰਨ ਲਾਇਆ ਨੇ ਸੁਣਨ ਵਾਸਤੇ ਇਹ ਕੰਨ ਨਕਲੀ ਨੇ ਸਾਡੇ ਅਸਲੀ ਨਹੀਂ ਇਸ ਕਰਕੇ ਇਹਨਾਂ ਕੰਨਾਂ ਦੇ ਹੁੰਦੇ ਹੋਏ ਇਹਨਾਂ ਅੱਖਾਂ ਦੇ ਹੁੰਦੇ ਹੋਏ ਵੀ ਅੰਨਾ ਬੋਲਾ ਅੰਨਾ ਬੋਲਾ ਇਹਨੂੰ ਜਦ ਅੱਖਾਂ ਹੁੰਦੇ ਹੋਏ ਵੀ ਇਹਨਾਂ ਕੰਨ ਹੁੰਦੇ ਹੋਏ ਵੀ ਬੋਲਾ ਅੰਦੇ ਇਹ ਰਾਖੀਆਂ ਜਿਹਨੂੰ ਲਵਾਣਾ ਹੈ ਕਹਿੰਦੇ ਨੇ ਜਦ ਤਾਂ ਹੀ ਦਿੱਤੀ ਕਹਿੰਦੇ ਅਸੀਂ ਉਹਨਾਂ ਨੂੰ ਅੰਨਾ ਨਹੀਂ ਕਹਿੰਦੇ ਗੁਰਬਾਣੀ ਦੀ ਭਾਸ਼ਾ 'ਚ ਜਿਨ੍ਹਾਂ ਦੇ ਐ ਅੱਖਾਂ ਸਰੀਰ ਦੇ ਉੱਤੇ ਨਹੀਂ ਹੁੰਦੀਆਂ ਇਸ ਕਰਕੇ ਖਾਲਸੇ ਦੇ ਵਿੱਚ ਉਹਨਾਂ ਦਾ ਨਾਮ ਹੈ ਨਾ ਅੱਖਾਂ ਦੇ ਬਿਨਾਂ ਇਹਦਾ ਨਾਮ ਸੂਰਮਾ ਸਿੰਘ ਅਨਾ ਨਹੀਂ ਕਹਿੰਦੇ ਅਨਾ ਤਾਂ ਨਹੀਂ ਕਹਿੰਦੇ ਕਿ ਭਲੇਖਾ ਨਾ ਪੈ ਜਾ ਬੋਲੀ ਦੇ ਵਿੱਚ ਉਹਨੂੰ ਸੂਰਮਾ ਸੋ ਕਹਿੰਦੇ ਨੇ ਅਨੇ ਦਾ ਨਾਮ ਬਦਲਤਾ ਉਹਨੇ ਜੇ ਉਹਨੂੰ ਅਨਾ ਕਹਿੰਦੇ ਅਨਾ ਕਹਿੰਦੇ ਮਨਮੁਖਾਂ ਦੀ ਬੋਲੀ ਚ ਸੰਸਾਰੀ ਬੋਲੀ ਸੰਸਾਰ ਅਨਾ ਕਹਿੰਦੇ ਗੁਰਮੁਖਾਂ ਨਹੀਂ ਕਹਿੰਦੇ ਉਹ ਕਹਿੰਦੇ ਸੂਰਮਾ ਜਿਹਨੂੰ ਨਹੀਂ ਸੁਣਦਾ ਉਹਨੂੰ ਬੋਲਾ ਨਹੀਂ ਕਹਿੰਦੇ ਉਹ ਕਹਿੰਦੇ ਜਵਾਰੇ ਚੜਿਆ ਹੈ ਦੇ ਲੋਕ ਖੜੇ ਲੋਕ ਕਹਿੰਦੇ ਨੇ ਪਾਗਲ ਨੇ ਉਹ ਲੋਕਾਂ ਨੂੰ ਕਹਿੰਦੇ ਨੇ ਪਾਗਲ ਨੇ ਪਾਗਲ ਕੌਣ ਹੈ ਗੁਰਬਾਣੀ ਕਿਵੇਂ ਸਮਝ ਲੈਂਦੇ ਅਸੀਂ ਉਹਦੀ ਬੋਲੀ ਕਰਕੇ ਦਿੱਤੀ ਸੀ ਨਾ ਗੁਰੂਆਂ ਨੇ ਬਾਣੀ ਨੂੰ ਪੜਨ ਵਾਸਤੇ ਤੁਹਾਡੀ ਆ ਬੋਲੀ ਲੱਗ ਚਾਹੀਦੀ ਹੈ ਤਾਂ ਤੁਹਾਨੂੰ ਸਮਝ ਆਉ ਨਾ ਬੋੜਾ ਕੀ ਹੁੰਦਾ ਸਾਨੂੰ ਕਿਵੇਂ ਸਮਝ ਆਵੇ ਉਹਦਾ ਬੋਲੀ ਬਦਲੀ ਹੋਈ ਹੈ ਇਹ ਉਹਨਾਂ ਦੀ ਬੋਲੀ ਬਦਲਦੀ ਨਹੀਂ ਗੁਰੂ ਘਰ ਕੇ ਵੀ ਇਹਨਾਂ ਨੂੰ ਅੰਨਾ ਨਹੀਂ ਕਹਿਣਾ ਤੁਸੀਂ ਜਿਹਦੇ ਅੱਖਾਂ ਨਹੀਂ ਉਹਨਾਂ ਨਾਲ ਅੰਨਾ ਨਹੀਂ ਕਹਿਣਾ ਜਿਹਦੇ ਕੰਨ ਨਹੀਂ ਉਹਨੂੰ ਬੋਲਾ ਨਹੀਂ ਕਹਿਣਾ ਕਿ ਗੁਰਬਾਣੀ ਦੇ ਭਲੇਖਾ ਪਾਉਂ ਫਿਰ ਤੁਹਾਨੂੰ ਪੜਨ ਵੇਲੇ ਗੁਰਬਾਣੀ ਕਿਸੇ ਹੋਰ ਨੂੰ ਨਾ ਕਹਦੀ ਹੈ ਬੋਲਾ ਕਹਿੰਦੀ ਹੈ ਸੰਸਾਰ ਕਿਸੇ ਹੋਰ ਨੂੰ ਨਾ ਬੋਲਾ ਕਹਿੰਦਾ ਦੋ ਮਾਇਆ ਤਾਰੀਆ ਤਾਂ ਨਾ ਮੋੜਾ ਉਹ ਜਿਹੜਾ ਭੇਦ ਮਟਾਤਾ ਅਲੱਗ ਭਾਸ਼ਾ ਵਾਲਾ ਗੁਰਮੁਖੀ ਭਾਸ਼ਾ ਉਹਨੂੰ ਕਹਿੰਦੇ ਸੀ ਇਹ ਗੁਰਮੁਖੀ ਭਾਸ਼ਾ ਹੈ ਕਿ ਸੂਰਮਾ ਸਿਉ ਇਹ ਨਾ ਨਹੀਂ ਹੈ ਗੁਰਬਾਣੀ ਵੀ ਕਹਿੰਦਾ ਨੇ ਇਹਨਾਂ ਨਾ ਆਖੀਰ ਫਿਰ ਉਹਨੂੰ ਕਹਿਣਾ ਨਹੀਂ ਚਾਹੀਦਾ ਸਵਾਲ ਹੈ ਅਨਾ ਨਾ ਕਹੇ ਤਾਂ ਉਹਨੂੰ ਕੀ ਕਹੇ ਉਹਨੂੰ ਕਹੇ ਸੂਰਮਾ ਬੋੜੇ ਨੂੰ ਕੀ ਕਹੇ ਬੋੜੇ ਨੂੰ ਕਹੇ ਜਵਾਰੇ ਚੜਿਆ ਹੈ ਜਵਾਰੇ ਚੜੇ ਨੂੰ ਸੁਣਦਾ ਘੱਟ ਹੈ ਆਪਾਂ ਥੱਲੇ ਗੱਲ ਕਰ ਰਹੇ ਜਵਾਰੇ 'ਚ ਬੈਠੇ ਨੂੰ ਸੁਣੂ ਜਵਾਰੇ ਚੜਿਆ ਹੋਇਆ ਨਵੀਂ ਭਾਸ਼ਾ ਘੜੀ ਨਾ ਲੋਕਾਂ ਬਾਬੇ ਪਾਗਲ ਨੇ ਉਹਨਾਂ ਬਾਬੇ ਲੋਕ ਪਾਗਲ ਨੇ ਇਹ ਭਾਸ਼ਾ ਦੀ ਮਦਦ ਨਾਲ ਤੁਸੀਂ ਗੁਰਬਾਣੀ ਨੂੰ ਅਰਥਾ ਨਹੀਂ ਸਕਦੇ ਜਿਹੜੇ ਉਹਨਾਂ ਨੂੰ ਪਾਗਲ ਸਮਝਦੇ ਸੀ ਉਹ ਬਾਣੀ ਜੋੜ ਜੂਗੇ ਗੁਰਬਾਣੀ ਨੂੰ ਪੜਨ ਲੱਗੇ ਉਲਝ ਗਏ ਉਹ ਘੱਟ ਉਲਝੇ ਹੋਏ ਸੀ ਇਹ ਜ਼ਿਆਦਾ ਉਲਝ ਜੂਗੇ ਜਿਹਨੇ ਬੜੇ ਬੜੇ ਸਕਾਲਰ ਕਹੋਦੇ ਨੇ ਜ਼ਿਆਦਾ ਉਲਝੇ ਹੋਏ ਨੇ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਸਭ ਸੰਸਾਰ ਇਹ ਸਭ ਕੁਝ ਅੱਖਾਂ ਨੂੰ ਦਿੰਦਾ ਸਾਨੂੰ ਰਾਜਾ ਜੋ ਅੱਖਾਂ ਨੂੰ ਦਿੰਦਾ ਸਾਨੂੰ ਉਹਦਾ ਸਰੀਰ ਦਿੰਦਾ ਰਾਜਾ ਰਾਜ ਦਾ ਸਰੀਰ ਅੱਖਾਂ ਨੂੰ ਦਿੰਦਾ ਜੇ ਉਹਦੇ ਸਿਰ ਤੇ ਤਾਜ ਹੈ ਤਾਂ ਉਹਦੀ ਨਿਸ਼ਾਨੀ ਹੈ ਕੱਪੜੇ ਡਰੈਸ ਤੋਂ ਨਿਸ਼ਾਨੀ ਹੈ ਵੀ ਰਾਜਾ ਜੇ ਸਾਰਾ ਨਿਸ਼ਾਨੀਆਂ ਉਹਦੇ ਸਰੀਰ ਤੋਂ ਲਾ ਦਈਏ ਤਾਂ ਸਾਧਾ ਰਾਜੇ ਦਾ ਕੀ ਫਰਕ ਪਿਆ ਕੁਝ ਜੀ ਸਾਧ ਦੇ ਬਾਣਾ ਪਾ ਦਈਏ ਸਾਧ ਦਾ ਰਾਜੇ ਦੇ ਬਾਣਾ ਪਾ ਦਈਏ ਸਾਧ ਵਾਲਾ ਸਾਧ ਹੋ ਗਿਆ ਸਾਧ ਦੇ ਪਾ ਦਈਏ ਤਾਜ ਰੱਖ ਦਈਏ ਉਹ ਡਰੈਸ ਪਾ ਦਈਏ ਉਹ ਰਾਜਾ ਹੋ ਗਿਆ ਬਾਲੇ ਹੱਥ ਪਛਾਣੇ ਅੱਖਾਂ ਨੂੰ ਦੇਖਣ ਵਾਲੀ ਪਛਾਣ ਹੈ ਪਰ ਗੁਰਬਾਣੀ ਰਾਜੇ ਨੂੰ ਰਾਜਾ ਨਹੀਂ ਬਣਦੀ ਸਾਧੂ ਰਾਜਾ ਬਣਦੀ ਜੇ ਸਾਧ ਹੈ ਭਗਤ ਨੂੰ ਰਾਜਾ ਬਣਦੀ ਹੈ ਪੰਡਤ ਸੂਰ ਛਤਰਪਜ ਪਤ ਰਾਜਾ ਭਗਤ ਬਰਾਬਰ ਹੋਰ ਨਾ ਕੋਈ ਇਹਦੇ ਬਰਾਬਰ ਦਾ ਕੋਈ ਵੀ ਨਹੀਂ ਗੁਰਬਾਣੀ ਦਾ ਦ੍ਰਿਸ਼ਟੀ ਕੋਲ ਨਹੀਂ ਹੈ ਸੰਸਾਰ ਦਾ ਕੋਲ ਨਹੀਂ ਹੈ ਗੁਰਬਾਣੀ ਦੀ ਭਾਸ਼ਾ ਹੀ ਅਲੱਗ ਬੋਲਿਓ ਅਲੱਗ ਦ੍ਰਿਸ਼ਟੀਕੋਣ ਹੈ ਅਲੱਗ ਇਸ ਕਰਕੇ ਭਗਤਾਂ ਦੇ ਸੰਸਾਰੀਆਂ ਨਾਲ ਜੋੜ ਨਹੀਂ ਹੁੰਦਾ ਜੋੜ ਕੇ ਮਿਲੋ ਦ੍ਰਿਸ਼ਟੀ ਦ੍ਰਿਸ਼ਟੀਕੋਣ ਅਡੋ ਡੋੜ ਭਗਤ ਦੀ ਦ੍ਰਿਸ਼ਟੀ ਸਿਰਫ ਕੀ ਹੈ ਦੇਖੋ ਜੋ ਜਾਣੋ ਜੋਤ ਨਾ ਪੁੱਛੋ ਜਾਤੀ ਸੰਸਾਰੀ ਆਦਮੀ ਨੂੰ ਦੀ ਜਾਤ ਪੁੱਛਣੀ ਹੈ ਦੇਖਣੀ ਹੈ ਉਹਦੀ ਪ੍ਰਾਪਰਟੀ ਦੇਖਣੀ ਹੈ ਗਿਆਨੀਆਂ ਨੇ ਗਿਆਨ ਦੇਖਣਾ ਦਾ ਭਗਤਾਂ ਨੇ ਗਿਆਨੀਆਂ ਦਾ ਤਾਂ ਨਾਮ ਹੈ ਨਾ ਗਿਆਨੀਆਂ ਦਾ ਉਹਦੇ ਗਿਆਨ ਤੇ ਹੀ ਮਤਲਬ ਹੈ ਸੰਸਾਰ ਨੂੰ ਦੀ ਜਾਇਦਾਦ ਤੇ ਮਤਲਬ ਇਹ ਉਹਦੇ ਗੁਣਾ ਸੀ ਮਤਲਬ ਹੈ ਬਹੁਤ ਵੱਡਾ ਖਿਲਾੜੀ ਹੈ ਬਹੁਤ ਵੱਡਾ ਰੈਸਲਰ ਹੈ ਐਥਲੀਟ ਹੈ ਬਹੁਤ ਵੱਡਾ ਪਹਿਲਵਾਨ ਹੈ ਜਾਂ ਯੋਧਾ ਹੈ ਬਹੁਤ ਵੱਡਾ ਜਾਂ ਕੋਈ 골ਡ ਮੈਡਲਿਸਟ ਹੈ ਬਹੁਤ ਵੱਡਾ ਜਾਂ ਅਵੀਰ ਹੈ ਬਹੁਤ ਵੱਡਾ ਸਕਾਲਰ ਹੈ ਬਹੁਤ ਉਹਦਾ ਕੋਈ ਗੁਣ ਬਹੁਤ ਵੱਡਾ ਹੈ ਆ ਉਹਦੇ ਕੋਈ ਜਾਇਦਾਦ ਇਹ ਉਹਦੀ ਬੁੱਧ ਬਹੁਤ ਉੱਚੀ ਸੰਸਾਰੀ ਬੁੱਧ ਸੰਸਾਰੀ ਬੁੱਧ ਦੀ ਗੱਲ ਕਰ ਸੰਸਾਰੀ ਬੁੱਧ ਉਹਦਾ ਮਿਲ ਜਾਂਦਾ ਸੰਸਾਰ ਇਹ ਚੀਜ਼ ਹੈ ਗੁਰਮਤਿ ਦੀ ਚੀਜ਼ ਹੈ ਗੁਰਮਤਿ ਦੀ ਚੀਜ਼ ਹੈ ਗੁਰਮਤ ਉਹ ਦੇਖਦੀ ਹੈ ਵੀ ਇਹਨੇ ਪ੍ਰਲੋਕ ਸਵਾਰ ਲਿਆ ਆ ਲੋਕ ਕਿਸੇ ਤੇ ਸਬੰਧੀ ਨਹੀਂ ਸਕਦਾ ਨਾ ਵਿਗੜਦਾ ਕਿਸੇ ਦਾ ਆ ਲੋਕ ਕੋਈ ਤਾਂ ਵਿਗਾੜ ਸਕਦਾ ਹੈ ਨਾ ਸੰਭਾਲ ਸਕਦਾ ਨਾ ਅਸੀਂ ਆਪਣਾ ਸੰਭਾਲ ਸਕਦੇ ਹਾਂ ਨਾ ਦੂਜੇ ਦਾ ਵਿਗਾੜ ਸਕਦੇ ਹਾਂ ਨਾ ਦੂਜੇ ਦਾ ਸਵਾਲ ਸਕਦੇ ਇਹ ਗੱਲ ਕਰ ਰਣਜੀਤ ਸਿੰਘ ਰਾਜਾ ਆਪਣੇ ਔਲਾਦ ਦਾ ਅੱਗਾ ਨਹੀਂ ਸਮਾਰ ਸਕਿਆ ਆ ਲੋਕ ਨਹੀਂ ਸਮਾਰ ਸਕਿਆ ਦੂਆ ਛੱਡੋ ਆਪਣੇ ਔਲਾਦ ਦਾ ਅੱਗਾ ਨਹੀਂ ਸਮਾਰ ਸਕਿਆ ਰਣਜੀਤ ਸਿੰਘ ਰਾਜਾ ਰਾਜਾ ਹੋ ਕੇ ਨਹੀਂ ਸਮਾਰ ਸਕਿਆ ਆ ਲੋਕ ਨਾ ਆਦਮੀ ਦੇ ਬਸ ਕਰ ਲਈ ਉਹ ਤਾਂ ਕਰਤਾ ਕਰੇ ਸੋ ਹੋਏ ਗਲਾ ਕੀ ਪ੍ਰੋਗਰਾਮ ਹੈ ਕੁਦਰਤ ਦਾ ਤਾਂ ਉਹਦੇ ਹੱਥ 'ਚ ਅਸੀਂ ਜੋ ਤੁਸੀਂ ਤਾਂ ਆਪਣੇ ਹਿਸਾਬ ਨਾਲ ਕਰਦੇ ਹੋ ਆਪਣੇ ਹਿਸਾਬ ਨਾਲ ਕਰਦੇ ਹੋ ਕਈ ਜਗ੍ਹਾ ਆ ਜਾਂਦੇ ਨੇ ਪੁਚਾਲ ਆ ਜਾਂਦੇ ਪੂਰੇ ਪਿੰਡ ਦੇ ਪਿੰਡ ਗਰਕ ਜਿਨ੍ਹਾਂ ਨੇ ਅੱਗਾ ਬਹੁਤ ਪੈਸਾ ਕੋਠੀਆਂ ਸਭ ਕੋ ਬਣਾ ਦਿੱਤੇ ਕਿੱਥੇ ਗਿਆ ਇੱਕ ਸਕਿੰਟ ਹੋ ਗਿਆ ਆਦਮੀ ਕੀ ਕਰੂ ਆਦਮੀ ਦੀ ਸੀਮਤ ਬੁੱਧੀ ਹੈ ਆਪਣੀ ਬੁੱਧੀ ਨਾਲ ਸੋਚਦਾ ਆਪਣੀ ਬੁੱਧੀ ਨਾਲ ਕਰਦਾ ਆ ਆ ਲੋਕ ਕੋਈ ਸਮਾਰੂ ਇਹ ਗੱਲ ਬਿਲਕੁਲ ਗਲਤ ਹੈ ਜਿਹੜੀਆਂ ਸਰਕਾਰਾਂ ਦਾਅਵੇ ਕਰਦੀਆਂ ਨੇ ਕਰਨ ਵਾਲੇ ਦਾਅਵੇ ਪਾਗਲ ਨੇ ਗੁਰਬਾਣੀ ਅਨੁਸਾਰ ਇਹ ਲੋਕ ਨਹੀਂ ਸਮਝਦੇ ਸਮਾਰਨਾ ਵਿਗਾੜਨਾ ਤਾਂ ਕੁਦਰਤ ਦੇ ਹੱਥ ਹੈ ਆ ਦੋ ਸਾਲ ਇਹ ਜਿਹਾ ਸੁੱਕਾ ਜਿਹਾ ਹੋਇਆ ਸਰਕਾਰ ਸਭ ਬਸ ਦਾਅਵੇ ਧੜੇ ਧੜਾਈ ਰਹਿ ਜਾਂਦੇ ਕਿ ਕੁਦਰਤ ਨਾ ਸਾਥ ਦੇਵੇ ਕੀ ਕਰੂ ਆਦਮੀ ਕੀ ਕਰੂ ਪਰ ਲੋਕ ਸਮਾਰ ਸਕਦਾ ਆਪਣਾ ਹਰ ਕੋਈ ਔਰ ਪਰੋਗ ਸਮਾਰ ਵਾਸਤੇ ਆਇਆ ਪਰੋਗ ਸਮਾਰ ਔਰ ਪਰਲੋਗ ਬਗਾੜ ਵੀ ਸਕਦਾ ਜਿੰਨਾ ਪਹਿਲਾਂ ਸੁਭਰਿਆ ਆਇਆ ਉਹਦੇ ਚ ਬਿਗੜ ਵੀ ਹੋਰ ਬਗਾੜ ਵੀ ਸਕਦਾ ਨੁਕਸਾਨ ਵੀ ਕਰ ਸਕਦਾ ਉਹਦੇ ਵਿੱਚ ਜਿਨ੍ਹਾਂ ਕੋਲ ਗਿਆਨ ਹੈ ਉਹਨੂੰ ਘਟਾ ਨਹੀਂ ਸਕਦਾ ਘਟਾ ਸਕਦਾ ਵਧਾ ਵੀ ਸਕਦਾ ਇਹ ਤਾਂ ਕਰ ਨਹੀਂ ਰਿਹਾ ਜਿਹੜਾ ਕੰਮ ਕਰ ਸਕਦਾ ਹੈ ਜਿਹੜਾ ਕਰ ਨਹੀਂ ਸਕਦਾ ਉਹਦੇ ਵਿੱਚ ਜੁਸਤ ਜੂ ਉਹਦੇ ਵਿੱਚ ਕਰਦਾ ਆ ਲੋਕ ਨਹੀਂ ਕੋਈ ਸਮਾਰ ਸਕਦਾ ਨਾ ਕਿਸੇ ਦਾ ਨਾ ਪਰ ਲੋਕ ਆਪਣਾ ਹਰ ਕੋਈ ਸਮਾਰ ਸਕਦਾ ਆਦਮੀ ਦੀ ਗੱਲ ਹੈ ਸਿਰਫ ਜਾਨਵਰਾਂ ਦੀ ਨਹੀਂ ਗੱਲ ਧਰਮ ਆਦਮੀ ਵਾਸਤੇ ਹੈ ਆਦਮੀ ਆਪਣਾ ਪਰ ਲੋਕ ਸਮਾਰ ਸਕਦਾ ਦੂਜੇ ਨੂੰ ਸਮਾਰਨ ਦੀ ਸਿੱਖਿਆ ਹੀ ਦੇ ਸਕਦਾ ਹੋਰ ਕੁਝ ਨਹੀਂ ਕਰ ਸਕਦਾ ਸਮਾਰੂ ਆਪਣਾ ਆਪ ਹੈ ਕੋਈ ਕਿਸੇ ਦਾ ਪਰਲੋਕ ਨਹੀਂ ਸਮਾਰ ਸਕਦਾ ਇਹ ਕੋਈ ਦਖਲ ਨਹੀਂ ਦੇ ਸਕਦਾ ਜੇ ਕੋਈ ਇਹ ਗੱਲ ਮੰਨਦਾ ਉਹ ਬਹੁਤ ਬੜੇ ਭਲੇਖੇ ਜਾਂ ਗੁਰਬਾਣੀ ਅਗਰ ਗੱਲ ਸਪਸ਼ਟ ਦੇ ਜੀ ਜੇ ਗੁਰੂ ਨਾਨਕ ਪਰਲੋਕ ਸਮਾਰ ਸਕਦਾ ਹੁੰਦਾ ਆਪਣੇ ਮੁੰਡੇ ਅੱਲਾ ਸਮਾਰ ਦਿੰਦਾ ਸ੍ਰੀ ਚੰਦ ਦਾ ਸਮਾਰ ਦਿੰਦਾ ਇਹ ਗੱਲ ਗਲਤ ਹੈ ਬਿਲਕੁਲ ਕੋਈ ਕਿਸੇ ਦਾ ਪਰਲੋਕ ਨਹੀਂ ਸਮਾਰ ਆਪਣੇ ਹੱਥੀ ਆਪਣਾ ਆਪੇ ਹੀ ਕਰ ਸਵਾਰ ਜਾਂ ਫਿਰ ਪੈਰ ਕੋਹੜਾ ਮਾਰਿਆ ਲਾਹੌਰ ਆਪਣੇ ਸਿਰ ਦੱਸ ਸਕਦਾ ਹੋ ਵੀ ਭਾਈ ਐ ਰਾਹ ਚੱਲੋ ਟੀਚਰ ਪੜਾ ਪੜਾ ਰਿਹਾ ਟੀਕਾ ਥੋੜੀ ਲਾ ਦੂਗਾ ਵੀ ਟੀਕਾ ਲਾਤਾ ਟੀਚਰ ਨੇ ਫੇਰ ਹੋ ਜਾ ਪਾਸ ਹੋ ਜਾ ਜਾਂ ਫਸ ਲੈ ਜਾ ਉਹ ਕੰਮ ਸਾਰਾ ਸਟੂਡੈਂਟ ਦਾ ਹੀ ਹੈ ਟੀਚਰ ਤਾਂ ਦੱਸ ਸਕਦਾ ਹੈ ਸਿਰਫ ਉਹ ਕਲਾਸ ਪੜਾਉਂਦਾ ਹੈ ਕੋਈ ਫੇਲ ਹੋ ਜਾਂਦਾ ਹੈ ਕੋਈ ਫਸਟ ਡਿਵੀਜ਼ਨ ਲੈ ਜਾਂਦਾ ਹੈ ਕੋਈ ਕੁਝ ਹੋ ਜਾਂਦਾ ਕੋਈ ਕੁਝ ਪੜਨ ਵਾਲਿਆਂ ਤੇ ਡਿਪੈਂਡ ਕਰਦਾ ਹੈ ਪਰਲੋਕ ਵਾਸਤੇ ਦੂਸਰਾ ਆਦਮੀ ਮਦਦ ਤਾਂ ਕਰ ਸਕਦਾ ਹੈ ਸੰਤ ਸਹਾਈ RAM ਕੇ ਸੰਤ ਮਹਿ ਸਹਾਇਤਾ ਕਰ ਸਕਦੇ ਨੇ ਕਰ ਕਿਰਪਾ ਦਿਆ ਮਲਾਏ ਇਹ ਸਹਾਇਤਾ ਕਰਨ ਵਾਲਾ ਵੀ ਜੇ ਮਿਲ ਜਵੇ ਵੀ ਕਿਰਪਾ ਹੀ ਹੈ ਤੇ ਕੋਈ ਗੜੜੀ ਆਪਾਂ ਤਾਂ ਨਹੀਂ ਚੱਕ ਹੁੰਦੀ ਖੜੇ ਰਾਹ ਦੇ ਵਿੱਚ ਗੱਡੀ ਲਾ ਲਈ ਚੱਕ ਨਹੀਂ ਹੁੰਦੀ ਉਹ ਦੇਖਦੇ ਆਣ ਵਾਲਾ ਵੀ ਕੋਈ ਆਜਵੇ ਜੇ ਬੰਦਾ ਚੱਕੜੀ ਤਾਂ ਗੱਡੀ ਮੈਂ ਹਾਂ ਪਰ ਚਕਾਤਾ ਦਵੇ ਚੱਕਣੀ ਤਾਂ ਉਸੇ ਨਹੀਂ ਹੈ ਪਰ ਕੱਲਾ ਸਰਤੇ ਨਹੀਂ ਆਪਣੇ ਰੱਖ ਸਕਦਾ ਬਸ ਇੰਨਾ ਹੀ ਰੋਲ ਹੈ ਇੰਨਾ ਹੀ ਰੋਲ ਉਹਦੇ ਤੇ ਉਹਦੀ ਉਹ ਗੱਠੜੀ ਉਹਦੇ ਸਿਰ ਤੇ ਲਗਾ ਦੇਣੀ ਲੈ ਭਾਈ ਅੱਗੇ ਚੱਲਣਾ ਉਹਨੇ ਆਪੇ ਹੀ ਹੈ ਗੱਠੜੀ ਦਾ ਬੋਝ ਉਹਦੇ ਹੀ ਰਹਿਣਾ ਪਰ ਉਠਵਾ ਕੇ ਜਿਹੜਾ ਸੱਤੇ ਰਖਾਉਣ ਵਾਲਾ ਉਹ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆਂ ਹੁੰਦੇ ਇਹ ਵੀ ਕਿਰਪਾ ਹੀ ਹੈ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਇਸ ਇਸ ਤਰੀਕੇ ਨਾਲ ਸਾਰਾ ਸੰਸਾਰ ਕੂੜ ਹੈ ਜੋ ਸਾਨੂੰ ਦੀਦਾ ਸਭ ਝੂਠ ਹੈ ਜੋ ਸੱਚਾ ਆ ਦੀਦਾ ਨਹੀਂ ਸੱਚ ਦਿਖੂਗਾ ਕਿ ਸੱਚ ਅੰਦਰ ਨਹੀਂ ਅੱਖ ਨਾਲ ਦੀਦਾ ਅੰਦਰਲੀ ਅੱਖ ਕੀ ਹੁੰਦੀ ਹੈ ਇਸ ਅੱਖ ਵਿੱਚ ਜਿਹੜੀ ਅੱਖ ਕੰਮ ਕਰਦੀ ਹੈ ਨਾ ਇਸ ਅੱਖ ਵਿੱਚ ਜਿਹੜੀ ਜੋਤ ਕੰਮ ਕਰਦੀ ਹੈ ਹੁਣ ਤਾਂ ਜੋਤ ਨੂੰ ਡਾਕਟਰ ਵੀ ਮੰਨਦੇ ਨੇ ਜਿਹੜੀ ਇਸ ਅੱਖ ਵਿੱਚ ਜੋਤ ਕੰਮ ਕਰਦੀ ਹੈ ਅਸਲ ਅੱਖ ਉਹ ਹੈ ਐਨਕ ਦੇਖਦੀ ਹੈ ਕਿ ਆਦਮੀ ਦੇਖਦਾ ਐਸਾ ਕਿ ਤਾਂ ਕਵੀ ਪੇਸ਼ੀ ਹੋ ਜਾਂਦੀ ਉੱਤੇ ਸ਼ੀਸ਼ਾ ਝਾੜ ਦਿੰਦੇ ਆ ਲੈਂਸ ਪਾ ਦਿੰਦੇ ਨੇ ਇਹ ਸ਼ੱਕ ਦੀ ਕਮੀ ਦੂਰ ਹੋ ਗਈ ਉਹ ਦੇਖਣ ਵਾਲੀ ਤੇ ਸ਼ਕਤੀ ਉਹ ਕਹਿੰਦੇ ਨੇ ਵੀ ਅੱਖ ਤਾਂ ਠੀਕ ਹੈ ਜੇ ਪਿੱਛੋਂ ਲਾਈਟ ਆਉਂਦੀ ਹੋਈ ਜੂ ਡਾਕਟਰ ਕਹਿੰਦੇ ਜੇ ਪਿੱਛੋਂ ਹੀ ਨਹੀਂ ਆਉਂਦੀ ਲਾਈਟ ਤਾਂ ਫਿਰ ਦੇਖੂ ਕਿਵੇਂ ਲਾਈਟ ਤਾਂ ਪਿੱਛੋਂ ਬੰਦ ਹੋ ਗਈ ਭਾਈ ਉਹ ਜਿਹੜੀ ਪਿੱਛੋਂ ਬੰਦ ਹੋਈ ਹੈ ਲਾਈਟ ਅਸਲ ਅੱਖ ਉਹ ਹੈ ਉਸੇ ਨੂੰ ਕਹਿੰਦੇ ਨੇ ਅੱਖਾਂ ਬਾਝੋਂ ਵੇਖਣਾ ਇਹਨਾਂ ਅੱਖਾਂ ਦੇ ਬਿਨਾ ਉਹ ਦੇਖ ਸਕਦੀ ਹੈ ਉਹ ਦੂਰ ਤੱਕ ਦੇਖ ਸਕਦੀ ਹੈ ਆਪਾਂ ਕਹਿੰਦੇ ਵੀ ਇਹ ਬੜਾ ਦੂਰਦਰਸ਼ੀ ਆਦਮੀ ਹੈ ਇਹ 100 ਸਾਲ ਪਹਿਲਾਂ ਦੀ ਗੱਲ ਸੋਚਦਾ ਹੈ ਅੱਗੇ ਦੀ ਸੋਚਦਾ ਹੈ 100 ਸਾਲ ਅੱਗੇ ਆਖ ਤਾਂ ਦੇਖਦੀ ਤਾਂ ਨਹੀਂ ਅੰਗਰੇਜ਼ ਬੜੀ ਸਿਆਣੀ ਕੌਮ ਹੈ ਉਹ 100 ਸਾਲ ਆਪਣੇ ਆਸ ਸਾਲ ਅੱਗੇ ਦੇਖਦੀ ਹੈ ਹੁਣ ਇਸ ਅੱਖ 100 ਸਾਲ ਕਿਵੇਂ ਦੇਖ ਰੂ ਹੋਈ ਬਸ ਆਹੀ ਗੱਲ ਹੈ ਉਹ ਅੰਦਰ ਇਹ ਅੱਖ ਵਿੱਚ ਜਿਹੜੀ ਅੱਖ ਕੰਮ ਕਰਦੀ ਹੈ ਉਹ ਹੈ ਸਾਡੀ ਅਕਲ ਉਹਦਾ ਨਾਮ ਅਕਲ ਹੈ ਬਸ ਅਕਲ ਹੈ ਬਦਲੀ ਹੈ ਬੁੱਧ ਬਦਲੀ ਜਦੋਂ ਬੁੱਧ ਬਦਲ ਗਈ ਨਾ ਦੂਰਦਰਸ਼ੀ ਹੋ ਗਈ ਤੇ ਲੰਬੀ ਨਜ਼ਰ ਨਿਹਾਲੀਏ ਫਿਰ ਸਮਝ ਆ ਜੂ ਨਿਰਾਕਾਰ ਕੀ ਹੁੰਦਾ ਫਿਰ ਵੀ ਇਹਦਾ ਇਹਨੂੰ ਐ ਪਤਾ ਲੱਗਣਾ ਮੈਂ ਕੀ ਹਾਂ ਯਾਨੀ ਇਹ ਝੂਠ ਸੰਸਾਰ ਝੂਠ ਵਿੱਚ ਸੱਚ ਕੀ ਹੈ ਸੰਸਾਰ ਝੂਠ ਹੈ ਨਾ ਕੂੜ ਸਭ ਸੰਸਾਰ ਇਹਦੇ ਵਿਚਲੇ ਸੱਚ ਦਾ ਇਹਨੂੰ ਪਤਾ ਲੱਗਣਾ ਪਹਿਲਾਂ ਤਾਂ ਆਪਣਾ ਹੀ ਪਤਾ ਲੱਗਣਾ ਸਰੀਰ ਸੰਸਾਰ ਦੇ ਨਾਲ ਹੀ ਸਾਡਾ ਸੰਬੰਧਤ ਹੈ ਸਾਡਾ ਸਰੀਰ ਵੀ ਉਸ ਸੰਸਾਰ ਦਾ ਹਿੱਸਾ ਹੈ ਆਪਣੇ ਸਰੀਰ ਤੋਂ ਸੱਚ ਦਾ ਪਤਾ ਲੱਗਿਆ ਆਤਮ ਦਰਸ਼ਨ ਹੋ ਗਿਆ ਇਹ ਸਾਰਿਆਂ 'ਚ ਹੈ ਇਹ ਜਾਈਆ ਸਾਰਿਆਂ ਚ ਇਹ ਜਾਈਆ ਸਾਰਿਆਂ ਚ ਸਾਨੂੰ ਵੀ ਝੂੜ ਦੇ ਵਿੱਚ ਅਸੀਂ ਜਿਹੜਾ ਬੋਲਦਾ ਪੁਰਸ਼ ਹੈ ਅੰਦਰ ਉਹ ਆਪ ਹੀ ਸਤ ਸਰੂਪ ਹੈ ਉਹਨੇ ਆਪਣੇ ਆਪ ਨੂੰ ਜਾਣਨਾ ਕਿਸੇ ਨੂੰ ਜਾਣਨਾ ਆਪਣੇ ਆਪ ਨੂੰ ਜਾਣਨਾ ਹੋਰ ਨਹੀਂ ਕਿਸੇ ਨੂੰ ਜਾਣਨਾ ਇਸ ਕਰਕੇ ਆਤਮ ਦਰਸ਼ਨ ਹੈ ਆਤਮ ਗਿਆਨ ਹੈ ਆਤਮ ਧਿਆਨ ਹੈ ਤਿੰਨ ਚੀਜ਼ਾਂ ਨੇ ਗੁਰਬਾਣੀ ਦੇ ਵਿੱਚ ਗਿਆਨ ਆਤਮ ਗਿਆਨ ਧਿਆਨ ਆਤਮ ਧਿਆਨ ਕਿਸੇ ਰੱਬ ਪਰਮੇਸ਼ਰ ਦਾ ਧਿਆਨ ਨਹੀਂ ਕਿਸੇ ਦੂਸਰੇ ਦਾ ਧਿਆਨ ਨਹੀਂ ਦੂਸਰੇ ਦਾ ਧਿਆਨ ਕਰੋਗੇ ਬਾਹਰ ਧਿਆਨ ਕਰੋਗੇ ਜੇ ਦੂਸਰੇ ਦਾ ਧਿਆਨ ਕਰੋਗੇ ਬਾਹਰ ਹੋ ਗਿਆ ਬਾਹਰ ਬਾਹਰ ਟੋਲੇ ਸੇ ਪਰਪਲਾਈ ਬਾਹਰ ਟੋਲੇ ਸੇ ਪਰਪਲਾਈ ਦੂਏ ਸਰੀਰ ਦੇ ਵਿੱਚੋਂ ਆਪਣੇ ਗੁਰੂ ਦੇ ਸਰੀਰ ਚੋਂ ਵੀ ਜੇ ਗੁਰੂ ਕਿਸੇ ਨੇ ਧਾਰਿਆ ਹੋਇਆ ਉਹ ਜੋ ਵੀ ਆਤਮਾ ਨੂੰ ਦੇਖਣਾ ਜਿਹੜਾ ਉਹ ਵੀ ਬਾਹਰ ਧਿਆਨ ਉਹ ਵੀ ਬਾਹਰ ਧਿਆਨ ਆਪਣੇ ਵਿੱਚੋਂ ਦੇਖਣਾ ਹੈ ਪਹਿਲਾਂ ਕੀ ਦੇਖਣਾ ਪਹਿਲਾਂ ਜਾਤ ਮੈਂ ਜੋਤ ਦੇਖਣੀ ਹੈ ਸਰੀਰ ਜਾਤ ਹੈ ਇਹਦੇ ਵਿੱਚ ਜੋਤ ਕੀ ਹੈ ਜੋਤ ਮਨ ਮਨ ਤੋਂ ਜੋਤ ਸਰੂਪ ਹੈ ਜੋਤ ਪਰਮੇਸ਼ਰ ਨਹੀਂ ਹੈ ਜਿਹਨਾਂ ਨੂੰ ਭਲੇਖਾ ਨਾ ਪਰਮੇਸ਼ਰ ਦੀ ਜੋਤ ਹੈ ਇਹ ਗੱਲ ਗਲਤ ਹੈ ਗੁਰਬਾਣੀ ਨਹੀਂ ਕਹਿੰਦੀ ਇਹ ਗੱਲ ਨੂੰ ਪਤਾ ਨਹੀਂ ਅਸੀਂ ਕਿੱਥੋਂ ਕਿੱਥੋਂ ਸੁਣ ਕੇ ਗੱਲਾਂ ਬਣੀ ਹੋਈਆਂ ਪਰਮੇਸ਼ਰ ਦੀ ਕੋਈ ਜੋਤ ਨਹੀਂ ਹੈ ਪਰਮੇਸ਼ਰ ਸ਼ਬਦ ਰੂਪ ਹੁੰਦਾ ਜੋਤ ਈਸ਼ਰ ਦੀ ਹੁੰਦੀ ਹੈ ਪਰਮੇਸ਼ਰ ਦੀ ਨਹੀਂ ਹੁੰਦੀ ਈਸ਼ਰ ਡਿਵਾਈਡ ਹੋ ਸਕਦਾ ਹੈ ਪਰਮੇਸ਼ਰ ਡਿਵਾਈਡ ਨਹੀਂ ਹੁੰਦਾ ਹੁੰਦਾ ਪਰਮੇਸ਼ਰ ਤਾਂ ਅਨੇਕ ਤੋਂ ਇੱਕ ਹੁੰਦਾ ਹੁੰਦਾ ਜਿਹੜਾ ਸ਼ਬਦ ਹੈ ਅਨੇਕ ਤੋਂ ਇੱਕ ਹੋਇਆ ਹੋਇਆ ਈਸ਼ਰ ਡਿਵਾਈਡ ਹੁੰਦਾ ਈਸ਼ਰ ਇੱਕ ਹੁੰਦਾ ਜਿਹੜਾ ਇੱਕ ਹੈ ਉਹ ਈਸ਼ਰ ਕਹਿੰਦੇ ਨੇ ਜਿਹੜਾ ਇੱਕ ਹੈ ਇੱਕ ਹੈ ਈਸ਼ਰ ਵਾਸਤੇ ਆਇਆ ਗਾਵੜ ਤੋਂ ਨੂੰ ਈਸ਼ਰ ਬ੍ਰਹਮਾ ਦੇਵੀ ਪਰ ਈਸ਼ਰ ਜਿੰਨਾ ਚਿਰ ਇੱਕ ਹੈ ਉਹਨਾਂ ਚਿਰ ਈਸ਼ਰ ਸੱਚਖੰਡ ਜਾਂ ਜਿਆਦਾ ਡਿਵਾਈਡ ਹੋ ਗਿਆ ਨਾ ਦੁਚਿੱਤੀ ਪੈਦਾ ਹੋ ਗਈ ਫਿਰ ਇੱਥੇ ਆ ਜਾਂਦਾ ਈਸ਼ਰ ਡਿਫੈਕਟਿਵ ਹੋ ਜਾਂਦਾ ਡਿਫੈਕਟ ਪੈਦਾ ਹੋ ਗਿਆ ਈਸ਼ਰ ਡਿਫੈਕਟਿਵ ਹੋ ਗਿਆ ਉਹ ਡਿਫੈਕਟ ਦੂਰ ਕਰਨ ਵਾਸਤੇ ਆਇਆ ਹੋਇਆ ਵਰਕਸ਼ਾਪ ਜਿਹੇ ਹਸਪਤਾਲ ਕਹਿ ਲੋ ਇਹਨੂੰ ਕੋਈ ਵਰਕਸ਼ਾਪ ਕਹਿ ਲੋ ਇਹਨੂੰ ਉਹ ਡਿਫੈਕਟ ਜਿਹੜਾ ਕਮੀ ਪੈ ਗਈ ਉਹ ਦੂਰ ਕਰਨ ਵਾਸਤੇ ਆਇਆ ਐ ਕਹਿ ਲੋ ਲਾਲ ਸੀ ਤੜ ਗਿਆ ਤੇੜ ਆ ਗਈ ਵਿੱਚ ਪੇੜ ਤੇੜ ਹੈ ਤੇੜ ਨਾਲ ਦੋ ਹੋ ਗਏ ਤੇੜ ਦੂਰ ਕਰਨ ਵਾਸਤੇ ਆਇਆ ਹੈ ਇਹ ਜਿਹੜੀ ਭਰਮ ਦੀ ਤੇੜ ਹੈ ਨਾ ਵਿੱਚ ਉਹ ਦੂਰ ਹੋ ਜੀ ਹੁਣ ਗੱਲਾਂ ਤਿੰਨ ਚਾਰ ਕਹਿਤੀਆਂ ਹੈ ਸਾਰੀਆਂ ਜੋ ਕੁਝ ਨਹੀਂ ਨਾ ਦਾ ਤੇੜ ਕਮੀ ਹੈ ਗਿਆਨ ਦੀ ਕਮੀ ਆ ਗਈ ਗਿਆਨ ਦੀ ਕਮੀ ਦੂਰ ਕਰਨਾ ਹੈ ਕਮੀ ਕਿਵੇਂ ਆ ਗਈ ਜਿਵੇਂ ਕਹਿੰਦੇ ਕੋਈ ਰਾਜਾ ਬਹੁਤ ਰਾਜੇ ਬੈਠੇ ਨੇ ਲੱਖਾਂ ਕਰੋੜਾਂ ਆਪਣੇ ਆਪਣੇ ਸਿਧਾਸਣਾ ਤੇ ਕੁਰਸੀਆਂ ਤੇ ਸਭਾ ਰਾਜਿਆਂ ਦੀ ਹੈ ਉਹ ਰਾਜੇ ਕੋਈ ਫੈਸਲਾ ਲੈਂਦੇ ਨੇ ਸਾਰੇ ਰਾਜੇ ਨੇ ਉੱਥੇ ਸਾਰੇ ਭਗਤ ਰਾਜੇ ਹੀ ਨੇ ਰਾਜੇ ਕਹ ਲੋ ਜਾਂ ਭਗਤ ਕਹ ਲੋ ਚਾਹੇ ਰਾਮ ਦਾਸ ਕਹ ਲੋ ਪਰ ਸਾਰੇ ਸਭ ਬਰਾਬਰ ਬੜਾ ਛੋਟਾ ਕੋਈ ਨਹੀਂ ਚਾਹੇ ਪੰਜ ਕਹ ਲੋ ਨਰਪਤ ਇੱਕ ਸੰਧਾਸਣ ਸੋਇਆ ਸੁਪਨੇ ਪਿਆ ਬੁਧਾਰੀ ਉਹ ਜਿਹੜਾ ਸੁਪਨੇ 'ਚ ਦੋ ਹੋ ਜਾਂਦੇ ਨੇ ਸਰੀਰ ਇੱਕ ਸਰੀਰ ਪਿਆ ਹੁੰਦਾ ਹੈ ਇਹ ਕਿਸੇ ਦੀ ਸੁਪਨੇ 'ਚ ਫਿਰਦਾ ਹੁੰਦਾ ਇਹ ਜੀ ਹਾਲਤ ਹੋਈ ਹੋਈ ਹੈ ਸੁਪਨੇ ਜੋ ਜਾਗਣਾ ਹੀ ਹੈ ਸੁਪਨਾ ਜਦ ਖਤਮ ਹੋ ਗਿਆ ਜਾਗ ਪਿਆ ਫਿਰ ਇੱਕਾ ਜਨਾ ਜਦ ਸੁਪਨਾ ਉਹਨਾਂ ਜਦ ਹੋ ਬਸ ਡੇੜੇ ਦੀ ਮਿਸਾਲ ਹੈ ਇਹ ਡੇੜੇ ਦੀ ਮਿਸਾਲ ਜਿੰਨਾ ਜਦ ਸੁਪਨਾ ਉਹਨਾਂ ਜਦ ਦੋ ਹੈ ਜੇ ਜਾਗੂ ਫਿਰ ਇੱਕ ਫਿਰ ਦੋ ਨਹੀਂ ਰਹਿਣੇ ਫਿਰ ਕੋਈ ਇਹ ਸਾਰਾ ਕੁਝ ਇਦਾਂ ਮਸਾਲਾ ਦੇ ਦੇ ਸਮਝਾਇਆ ਹੈ ਆਤਮ ਦਰਸ਼ਨ ਹੋਣਾ ਆਤਮ ਧਿਆਨ ਧਰਦੇ ਨੇ ਆਤਮ ਅੰਦਰ ਹੈ ਪਹਿਲਾ ਆਤਮ ਚੀਨਣ ਕੋ ਨਾਨਕ ਬਿਨ ਆਪਾ ਚੀਨਾ ਮਿਟੇ ਨਾ ਭੜਕੀ ਕੀ ਕੋਈ ਪਰਮੇਸ਼ਰ ਦੀ ਗੱਲ ਨਹੀਂ ਹੈ ਕੀਤੀ ਹੋਈ ਪਰਮੇਸ਼ਰ ਦਾ ਲੀਨ ਹੋਣਾ ਹੈ ਉਹ ਬਾਤ ਦੀ ਗੱਲ ਹੈ ਲੀਨ ਦਾ ਹੋਣਾ ਗੁਰ ਸ਼ਬਦ ਸਮਾਵੇ ਆਵਰਨਾ ਨਾ ਜਾਣੇ ਕੋਈ ਜੀ ਉਹ ਉਦੋਂ ਦੀ ਗੱਲ ਹੈ ਪਹਿਲਾ ਤਨ ਚੋਂ ਮਨ ਦੇਖਣਾ ਮਨ ਕੀ ਮਨ ਜੋਤ ਸਰੂਪ ਹੈ ਜਾਤ ਮੈਂ ਜਿਹੜੀ ਜੋਤ ਹੈ ਪਹਿਲਾਂ ਉਹ ਸਮਝਣੀ ਕੀ ਹੈ ਫਿਰ ਜੋਤ ਮੈਂ ਹੈ ਜਾਤਾ ਫਿਰ ਧਿਆਨ ਜੋਤ ਦੇ ਅੰਦਰ ਮਨ ਦੇ ਅੰਦਰ ਟਿਕਾ ਕੇ ਰੱਖਣਾ ਆਪਣੇ ਗਿਆਨ ਦੇ ਅੰਦਰੇ ਝਾਕਣਾ ਆਪਣੇ ਗਿਆਨ ਦੇ ਅੰਦਰ ਝਾਕਣ ਨੂੰ ਆਤਮ ਧਿਆਨ ਕਹਿੰਦੇ ਆਪਣੇ ਗਿਆਨ ਦੇ ਦਾਇਰੇ ਦੇ ਅੰਦਰ ਹੀ ਜਾਗਦੇ ਰਹਿਣਾ ਬਾਹਰ ਨਹੀਂ ਝਾਕਣਾ ਦੂਜੀ ਬਾਤ ਨਾ ਧੜੀ ਕਰਨ ਉਹਦੇ ਵਿੱਚੋਂ ਜਾਣਿਆ ਜਾਣਾ ਫਿਰ ਕਿਹਦੇ ਵਿੱਚੋਂ ਉਹਦੇ ਵਿੱਚੋਂ ਗਾਹ ਦਰਸ਼ਨ ਹੋਣਾ ਹੈ ਪ੍ਰਾਤਮਾ ਦਾ ਆਤਮਾ ਤੋਂ ਭਰੇ ਦੀ ਚੀਜ਼ ਦਾ ਆਤਮਾ ਤੋਂ ਭਰੇ ਕੀ ਹੈ ਭਰੇ ਹੋਗਾ ਮਤਲਬ ਹੋਰ ਕੀ ਹੈ ਪਰੇ ਹੋਰ ਕੀ ਹੋਣਾ ਸਾਤੋਂ ਪਰੇ ਦਾ ਹੁਕਮ ਹੈ ਫੇਰ ਹੁਕਮ ਬੂਝ ਹੋਣਾ ਹੁਕਮ ਬੂਝ ਪਰਮ ਪਦ ਪਾਈ ਹੋ ਡੋਰ ਜਿੱਤੇ ਹਿਲਦੀ ਆ ਨਾ ਤੇਰੇ ਅੰਦਰ ਵੱਡੀ ਹੋਈ ਹੈ ਜਿਹੜੀ ਡੋਰ ਸਾਨੂੰ ਚਲਾਉਂਦੀ ਹੈ ਉਹ ਡੋਰ ਮਹਿਸੂਸ ਹੋਣੀ ਹੈ ਵੀ ਕਿੱਥੋਂ ਖਿੱਚ ਪੈਂਦੀ ਹੈ ਡੋਰ ਦੀ ਪ੍ਰਭ ਡੋਰੀ ਹੱਥ ਤੁਮਾਰੇ ਹਨ ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ ਜਿਨ ਖਿੱਚੈ ਚਲੀ ਜਾਈ ਉਹ ਖਿੱਚ ਜਿੱਥੇ ਪੈਣੀ ਆ ਉੱਥੇ ਡੋਰੀ ਆ ਉੱਥੇ ਹੀ ਧਿਆਨ ਰਹਿਣਾ ਆਪੇ ਡੋਰੀ ਵੀ ਦੀ ਜੂਗੀ ਉੱਥੇ ਡੋਰੀ ਦੀ ਜੂ ਉੱਥੇ ਉਹ ਜਗ੍ਹਾ ਵੀ ਦੀ ਜੂ ਉਹ ਜਿਹੜੀ ਜਗ੍ਹਾ ਹੈ ਉਹ ਉਹ ਹੈ ਉਹ ਬਿੰਦੂ ਉਹ ਬਿੰਦੂ ਹੈ ਉੱਥੋਂ ਹੀ ਸ਼ਬਦ ਪ੍ਰਗਟ ਹੋਣਾ ਅਸਲ ਜੋ ਡੋਰੀ ਜਿਹੜੀ ਖਿੱਚਿਆ ਸ਼ਬਦ ਦੀ ਹੋਈ ਹੈ ਉਹਦੇ ਭਾਣੇ ਦੀ ਖਿੱਚਿਆ ਜਿਵੇਂ ਉਹ ਚਲਾਉਂਦਾ ਹੋਵੇ ਉੱਥੋਂ ਉਹ ਉਹੀ ਅੰਦਰ ਪੈਦਾ ਕਰਦੀ ਹੈ ਫਿਰ ਖਿੱਚੇ ਚੀਜ਼ਾਂ ਉਹ ਉਹੀ ਫੁਰਨੇ ਪੈਦਾ ਕਰਦੀ ਹੈ ਅੰਦਰ ਉਹ ਹਲਾਉਂਦੀ ਜੇ ਪਾਣੀ ਦੀ ਕੋਈ ਚੀਜ਼ ਛੱਡ ਦਿੰਦੇ ਆਪਾਂ ਫਿਰ ਪਾਣੀ ਦੀ ਹਲਚਲ ਪੈਦਾ ਕਰ ਦਿੰਦੀ ਹੈ ਸਾਡੇ ਜਦ ਕੋਈ ਉਹ ਫੁਰਨਾ ਆਉਂਦਾ ਹਲਚਲ ਪੈਦਾ ਹੋ ਜਾਂਦੀ ਹੈ ਜੋਰੀ ਖੇਡਣ ਦਾ ਹਲਚਲ ਪੈਦਾ ਹੋ ਜਾਂਦੀ ਹੈ ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਲ ਮੰਡਪ ਨੇ ਲੋਕਾਂ ਨੇ ਬਣਾਏ ਹੋਏ ਮਾੜੀਆਂ ਬਣਾਈਆਂ ਹੋਈਆਂ ਨੇ ਮਾੜੀ ਕਹਿੰਦੇ ਨੇ ਚੰਗੇ ਘਰ ਨੂੰ ਪੱਕੇ ਘਰ ਨੂੰ ਬੰਦਰ ਸਾਹਿਬ ਜਿਵੇਂ ਗੁੱਗੇ ਦੀ ਮਾੜੀ ਹੈ ਇਸੇ ਵੇਲੇ ਮਾੜੀ ਕਹਿੰਦੇ ਸੀ ਇਹਨਾਂ ਮਹਿਲਾ ਨੂੰ ਮਹਿਲ ਮਾੜੀਆਂ ਵੀ ਕਹਿੰਦੇ ਨੇ ਮਹਿਲਾ ਨੂੰ ਵੀ ਮਾੜੀ ਕਹਿੰਦੇ ਤੇ ਮਹਿਲ ਮਾੜੀਆਂ ਮਹਿਲ ਵੱਡਾ ਮਾੜੀ ਛੋਟੀ ਉਦੋਂ ਵੀ ਹੁਣ ਕੋਠੀ ਕਹਿੰਦੇ ਨੇ ਆਪਾਂ ਬਦਲਾ ਕੋਠੀ ਲਫ਼ਜ਼ ਨੇ ਉਦੋਂ ਮਹਿਲ ਮਾੜੀਆਂ ਨਾ ਸੀ ਜਿਆਦਾ ਅਮੀਰਾਂ ਦੇ ਬਗਲੇ ਹੁੰਦੇ ਨੇ ਉਦੋਂ ਘੱਟ ਅਮੀਰਾਂ ਦੀਆਂ ਕੋਠੀਆਂ ਹੁੰਦੀਆਂ ਨੇ ਉਹਦੇ ਥੱਲੇ ਵਾਲਿਆਂ ਦੇ ਘਰ ਹੁੰਦੇ ਨੇ ਚੌਥੇ ਨੰਬਰ ਵਾਲੇ ਦੇ ਝੁੱਗੀ ਝੋਪੜੀ ਹੁੰਦੀ ਹੈ ਚੌਥੇ ਨੰਬਰ ਵਾਲਿਆਂ ਦੇ ਝੁੱਗੀ ਝੋਪੜੀ ਹੁੰਦੀ ਹੈ ਕੂੜ ਹਾਰ ਕੂੜ ਹਾਰ ਬੈਠਣ ਵਾਲਾ ਵੀ ਉਹ ਕੂੜ ਹੈ ਜਿਹੜਾ ਮੰਡਪ ਮਾੜੀਆਂ 'ਚ ਕਹਿੰਦਾ ਮੈਂ ਬੈਠਾ ਅਸਲ ਸਰੀਰੇ ਬੈਠਾ ਉੱਥੇ ਆਤਮਾ ਕਿੱਥੇ ਬੈਠੀ ਹੈ ਆਤਮਾ ਤੇ ਬੈਠੀ ਰਹੂਗੀ ਸਰੀਰ ਤਾਂ ਚਾਹੇ 100 ਸਾਲ ਹੋਰ ਵੀ ਰੱਖ ਲੋ ਜ ਬੈਠਾ ਬਾਅਦ ਚ ਸਾਹ ਉਸ ਦੇ ਬਾਅਦ ਵੀ ਰੱਖ ਲੋ ਪਰ ਆਤਮਾ ਤਾਂ ਤੇ ਬੈਠੀ ਨਹੀਂ ਰਹਿਣੀ ਜੇ ਬੈਠਣ ਵਾਲਾ ਆਪਣੇ ਆਪ ਨੂੰ ਮੰਨਦਾ ਮੈਂ ਬੈਠਾ ਜਿਹੜਾ ਮਲਾ ਸਰੀਰ ਨੂੰ ਮੈਂ ਕਹਿੰਦਾ ਉਹ ਆਪਣੇ ਆਪ ਨੂੰ ਸਰੀਰ ਮੰਨਦਾ ਜਿੰਨਾ ਚਿਰ ਉਹ ਕੂੜੇ ਹੈ ਫਿਰ ਉਹ ਕੂੜ ਤਾਂ ਨਹੀਂ ਹੈ ਕੂੜਿਆਰ ਕੂੜ ਤਾਂ ਮਾਇਆ ਹੀ ਹੁੰਦੀ ਹੈ ਕੂੜਿਆਰ ਆਪ ਕੂੜ ਸੋਨਾ ਕੂੜ ਰੂਪਾ ਕੂੜ ਪਹਿਨਹਾਰ ਹੁਣ ਸੋਨਾ ਵੀ ਕੂੜ ਹੈ ਚਾਂਦੀ ਵੀ ਕੂੜ ਹੈ ਜਿੱਥੇ ਜਾ ਕੇ ਸੱਚ ਦਾ ਪ੍ਰਚਾਰ ਕਰਨਾ ਸੀ ਨਾ ਸੱਚ ਪ੍ਰਗਟ ਕਰਨਾ ਦਾ ਉੱਥੇ ਕੂੜ ਦਾ ਬਤਰਾ ਜਾਣਦਾ ਸੋਨੇ ਦਾ ਉੱਥੇ ਵੀ ਕੂੜ ਦਾ ਬਤਰਾ ਜਾਣਦਾ ਸੱਚ ਤੋਂ ਕਿਵੇਂ ਪ੍ਰਗਟ ਕਰਨਾ ਪੱਤਰਾ ਦਾ ਗੋੜ ਦਾ ਜਾਣਦਾ ਹੁੰਦਾ ਤੁਸੀਂ ਪ੍ਰਗਟ ਉਹ ਸੱਚ ਕਰਨਾ ਸੀ ਉਹ ਸੋਨੇ ਨੂੰ ਦਾ ਗੋੜ ਕਹਿੰਦੇ ਨੇ ਉਹ ਤਾਂ ਪੱਤਰਾ ਇੱਥੇ ਤਾਂ ਬਚਾ ਲੈਂਦੇ ਨਾ ਜਾਣਦੇ ਇੱਥੇ ਤਾਂ ਦਰਖਤ ਹੁੰਦੇ ਉਹੀ ਜੰਗੇ ਸੀ ਦਰਖਤਾਂ ਨੂੰ ਕੂੜ ਨਹੀਂ ਕਿਹਾ ਹੋਇਆ ਇੱਥੇ ਬਾੜੀ ਮੰਦਰ ਨੂੰ ਕੂੜ ਕਿਹਾ ਹੋਇਆ ਗੁਰਮਤ ਦਾ ਪ੍ਰਚਾਰ ਚੰਗਾ ਸਾਰਿਆਂ ਨਾਲੋਂ ਵਧੀਆ ਦਰਖਤਾਂ ਥੱਲੇ ਹੁੰਦਾ ਜੋ ਕੁਦਰਤ ਹੈ ਉੱਥੇ ਸਿੱਧੀ ਨੇਚਰ ਹੈ ਉੱਥੇ ਇੱਕ ਮਕਾਨ ਵੀ ਅਨਨੈਚੁਰਲ ਚੀਜ਼ ਹੈ ਚਾਹੇ ਝੋਪੜੀ ਵੀ ਉਹ ਵੀ ਅਨਨੈਚੁਰਲ ਚੀਜ਼ ਹੈ ਆਦਮੀ ਨੇ ਬਣਾਈ ਹੈ ਨਾ ਛੇੜਛਾੜ ਕਰਕੇ ਕੁਦਰਤ ਨੂੰ ਬਣਾਈ ਹੈ ਨਾ ਕੁਦਰਤ ਨੂੰ ਸਮਝਣਾ ਹੈ ਜੇ ਕੁਦਰਤ ਵਿੱਚੋਂ ਜੇ ਕਾਦਾ ਦਾ ਦਰਸ਼ਨ ਕਰਨਾ ਹੈ ਤਾਂ ਕੁਦਰਤ ਉਥੇ ਡਾਇਰੈਕਟ ਚਾਹੀਦੀ ਹੈ ਤੁਹਾਡੇ ਤੱਕ ਜੇ ਕੁਦਰਤ ਦੇ ਵਿੱਚੋਂ ਕਾਦਰ ਨੂੰ ਦੇਖਣਾ ਹੈ ਉੱਥੇ ਤਾਂ ਕੁਦਰਤ ਨਹੀਂ ਸੀ ਤੁਸੀਂ ਤਾਂ ਸਾਰੇ ਮਾਹੌਲ ਹੀ ਗੈਰ ਕੁਦਰਤੀ ਕਰਤਾ ਉੱਥੇ ਸਭ ਕੁਝ ਗੈਰ ਕੁਦਰਤੀ ਹੈ ਜੋ ਉੱਥੇ ਰੱਖਿਆ ਸਜਾਵਟ ਸਭ ਗੈਰ ਕੁਦਰਤੀ ਧਿਆਨ ਤਾਂ ਗੈਰ ਕੁਦਰਤੀ ਬਣਾਤਾ ਤੁਸੀਂ ਆਦਮੀ ਗੈਰ ਕੁਦਰਤੀ ਚੀਜ਼ਾਂ ਨਾਲ ਜੋੜ ਰੱਖਦੀ ਉੱਥੇ ਜੋੜਨਾ ਸੀ ਕੁਦਰਤ ਨਾਲ ਲੱਭਣਾ ਸੀ ਕੁਦਰਤ ਵਿੱਚੋਂ ਹੁਣ ਉਹ ਜਿਹੜੇ ਗਮਲੇ ਬਣਾਏ ਨੇ ਉਹਦਾ ਕੀ ਲੱਭੋਗੇ ਫੁੱਲ ਵੀ ਤੋੜ ਕੇ ਰੱਖਦੇ ਉੱਤੇ ਜਿੰਨਾ ਜਰ ਜੁੜੇ ਹੈ ਜੀ ਫੁੱਲ ਟਾਣੀ ਦੇ ਨਾਲ ਉਹਨਾਂ ਜਰ ਕੁਦਰਤ ਸੀ ਉਹ ਜਾਂ ਤੋੜ ਤੇ ਗੈਰ ਕੁਦਰਤੀ ਬਣ ਗਈ ਕੁਦਰਤ ਰਹੀ ਨਾ ਇਹੀ ਤਾਂ ਹਟਾਇਆ ਤਕਬੀਰ ਨੇ ਪਾਤੀ ਤੋੜੇ ਮਾਲਣੀ ਪਾਤੀ ਪਾਤੀ ਜਿਓ ਜਿਸ ਮਾਨ ਕੋ ਪਾਤੀ ਤੋੜੇ ਸੋ ਮਾਨ ਨਿਰਜੀਓ ਕੋਈ ਕੰਮ ਅਸੀਂ ਕਰਨ ਲੱਗੇ ਇਹ ਵੀ ਪੜੀ ਜਾਂਦੇ ਆ ਕੰਮ ਵੀ ਉਹੀ ਕਰੀ ਜਾਂਦੇ ਆ ਦੇਖੋ ਪੜਦੇ ਕੀ ਨੇ ਤੇ ਕਰਦੇ ਕੀ ਨੇ ਤੇ ਦੂਜੇ ਨੂੰ ਕਹਿਣ ਜੋ ਕਿਵੇਂ ਰਹਿ ਗਏ ਦੂਜੇ ਨੂੰ ਕਹਿਣ ਜੋ ਕਿਵੇਂ ਰਹਿ ਗਏ ਸਭ ਕੁਝ ਉਹ ਕਰ ਲਿਆ ਜਿੱਤੇ ਹਟਾਇਆ ਸੀ ਤੇ ਪਰ ਪੱਲੇ ਕੀ ਬਣਾ ਸੀ ਪੱਲੇ ਕੀ ਪੈਣਾ ਸਿੱਖੀ ਦਾ ਸੀ ਆਪੇ ਨਸ਼ਟ ਕਰ ਲਈ ਤੱਕ ਤਾਂ ਆਪੇ ਨਸ਼ਟ ਕਰ ਲਿਆ ਉਹ ਸਾਰੀਆਂ ਬਾਉਂਡਰੀਆਂ ਪਾਰ ਕਰ ਗਏ ਜਿਹੜੀਆਂ ਸਾਨੂੰ ਕਿਹਾ ਸੀ ਇਹ ਬਾਉਂਡਰੀ ਪਾਰ ਨਹੀਂ ਕਰਨੀ ਕੋਈ ਬਾਉਂਡਰੀ ਨਹੀਂ ਛੱਡੀ ਅਸੀਂ ਲੱਗਣ ਦੇ ਜਿਹੜੀਆਂ ਮੁਕਤਾਂ ਦੂਜੀਆਂ ਬਾਉਂਡਰੀ ਪਾਰ ਕਰਦੀਆਂ ਸੀ ਨਾ ਉਹਨਾਂ ਨੂੰ ਕਿਹਾ ਸੀ ਬਾਉਂਡਰੀ ਨਹੀਂ ਪਾਰ ਕਰਨੀ ਉਹ ਅਸੀਂ ਵੀ ਪਾਰ ਕਰ ਲਈ ਅਸੀਂ ਉਹਨਾਂ ਨੂੰ ਕੀ ਕਹੀਏ ਹਿੰਦੂ ਬਣਨ ਦਾ ਕਾਰਨ ਇਹ ਹੈ ਉਹ ਕੰਮ ਸਾਰੇ ਅਸੀਂ ਕਰਦੇ ਨੇ ਉਹ ਕਰਦੇ ਜਿਹੜੇ ਵਿਵਰਤੇ ਸੀ ਕੰਮ ਗੁਰਬਾਣੀ ਵਿੱਚ ਜਿਨ੍ਹਾਂ ਨੂੰ ਕਿਹਾ ਸੀ ਨਹੀਂ ਕਰਨਾ ਤਾਂ ਅਸੀਂ ਕਰਨ ਲੱਗੇ ਸਾਰੇ ਫਿਰ ਕੇ ਕਿੱਥੋਂ ਰਹਿਣੀ ਸੀ ਸਾਰੀਆਂ ਲਕੀਰਾਂ ਸੀ ਮਟਾਤੀਆਂ ਟੱਪ ਕੇ ਉਲੀ ਮਾਲਣੀ ਹੈ ਉਹ ਸਤਗੁਰ ਜਾਗਦਾ ਹੈ ਜੋ ਜੇ ਸਤਗੁਰ ਨੂੰ ਜਾਗਤ ਜੋਤ ਬੰਦੇ ਤਾਂ ਦੂਈ ਜੋਤ ਵਾਲਣ ਦੀ ਲੋੜ ਨਹੀਂ ਸੀ ਦੂਈ ਜੋਤ ਕਿਉਂ ਜਾਰੀ ਹੈ ਕਿ ਸਤਗੁਰ ਨੂੰ ਜਾਗਤ ਜੋਤ ਨਹੀਂ ਨੂੰ ਉਹ ਜੋਤ ਨੇ ਹੁਣ ਦੂਈ ਜੋਤ ਜਿਹੜੀ ਸੀ ਅਸਲ ਜੋਤ ਸੀ ਇਹ ਗਿਆਨ ਦੀ ਜੋਤ ਸੀ ਉਹਦੀ ਲੋੜ ਹੀ ਨਹੀਂ ਰਹੀ ਕੋਈ ਜੋਤ ਰਹਿ ਗਈ ਜਿਹੜੀ ਜਗਰਾਤੇ ਜੋਤੀ ਹੈ ਜਗਰਾਤੇ ਇਹਨਾਂ ਦੀ ਜੋਤ ਉਹਨਾਂ ਦੇ ਜਗਰਾਤੇ ਜੋਤੀ ਅਸੀਂ ਗੁਰਦੁਆਰੇ 'ਚ ਰੱਖ ਲਈ ਗੱਲ ਤਾਂ ਇੱਕੋ ਹੀ ਹੈ ਜੋਤ ਤਾਂ ਉਹੀ ਹੈ ਨਾ ਉਹਦੇ ਖਾਤਰੇ ਕਿਉਂ ਜੜਦਾ ਫਤਿਹਗੜ੍ਹ ਸਾਹਿਬ ਕਹਿੰਦੇ ਜੋਤ ਹਟਾਤੀ ਇਹਨਾਂ ਨੇ ਕਹਿ ਉਹ ਕੇ ਮਿਸ਼ਰੀਆਂ ਨੇ ਕਿਹਾ ਹੋਰ ਕਿਹਾ ਉਹ ਵਿਦਵਾਨਾਂ ਨੇ ਕਿਹਾ ਵੀ ਜੋਤ ਨਹੀਂ ਚਾਹੀਦੀ ਇਹਨਾਂ ਨੇ ਹਟਾ ਦਿੱਤੀ ਹੁਣ ਜੋਤ ਨੂੰ ਕਿਉਂ ਆਉਂਦਾ ਸੰਗਤ ਜਾਣਦੀ ਹੈ ਜੋਤ ਵਾਸਤੇ ਇਹਨਾਂ ਨੂੰ ਚਾਰ ਪੰਜ ਛੇ ਪੀਪੇ ਘਿਓ ਦੇ ਵੱਜ ਜਾਂਦੇ ਨੇ ਕਿਉਂ ਜਾਣਦਾ ਥੋੜਾ ਉਹਦਾ ਜ਼ਿਆਦਾ ਕਈ ਘਰਾਂ ਦੇ ਦੋ ਦੋ ਕਿਲੋ ਘਿਓ ਜੋਤ ਨੂੰ ਦੇ ਜਾਣਾ ਪੈਸਾ ਚਾਰ ਚਾਰ ਹੁੰਦੀਆਂ ਨੇ ਨਾ ਵੀ ਹੋਣ ਕਈ ਬੋਲ ਲੈ ਕੇ ਵੀ ਦੇ ਜਾਂਦੇ ਨੇ ਸ਼ਰਦਾਵਾਨ ਜੋ ਹੈ ਗਿਆਨਵਾਨ ਤਾਂ ਹੈ ਨਹੀਂ ਨਾ ਸ਼ਰਦਾਵਾਨ ਇਦਾਂ ਹੀ ਕਰਦੇ ਹੁੰਦੇ ਨੇ ਉਹਨਾਂ ਦੇ ਬਸਤ ਪੀਪੇ ਦੇ ਹੋ ਜਾਂਦੇ ਤੇ ਇੱਕ ਅੱਧਾ ਜੜ ਜਾਣਾ ਮਹੀਨੇ 'ਚ ਬਾਕੀ ਬਚ ਜਾਣੇ ਉਹਨਾਂ ਨੇ ਕਹਾ ਪੰਦਾ ਘਾਟਾ ਪੈਣ ਲੱਗ ਗਿਆ ਉਹਨਾਂ ਨੇ ਜੋ ਫੇਰ ਸ਼ੁਰੂ ਕਰਦੀ ਮੇਰਾ ਪੁੱਛੇ ਸਾਰੇ ਉਹਨਾਂ ਪੁੱਛਿਆ ਕੀ ਹੈ ਭਾਈ ਪੰਜ ਸੱਤ ਪੀਪੇ ਦੇ ਸੀ ਦੇ ਹੁੰਦੇ ਸੀ ਸਾਡੇ ਤੋਂ ਬੰਦ ਹੋ ਗਏ ਉਹ ਮਜਬੂਰੀ ਇਹ ਹੈ ਕਿ ਗਲਤ ਹੈ ਜਿਹੜੀ ਚੀਜ਼ ਅਸੀਂ ਸ਼ੁਰੂ ਕਰ ਲੈਂਦੇ ਹਾਂ ਧਰਮ ਦੇ ਵਿੱਚ ਸ਼ੁਰੂ ਦਾ ਪਤਾ ਨਹੀਂ ਕਿਵੇਂ ਹੋ ਜਾਂਦੀ ਹੈ ਫਿਰ ਹਟਾਉਣੀ ਬੜੀ ਔਖੀ ਹੋ ਜਾਂਦੀ ਹੈ ਹਟਾਉਣੀ ਔਖੀ ਹੋ ਜਾਂਦੀ ਹੈ ਪਰ ਜੇ ਤਾਂ ਸੰਗਤ ਨੂੰ ਖੁਸ਼ ਕਰਨਾ ਤੁਸੀਂ ਫਿਰ ਤਾਂ ਸੰਗਤ ਦੇ ਮਤਲਬ ਦਾ ਪ੍ਰਚਾਰ ਕਰੋ ਠੀਕ ਹੈ ਨਹੀਂ ਫਿਰ ਤਾਂ ਜੋ ਚਾਹੁੰਦੀ ਹੈ ਸੰਗਤ ਉਹ ਕਰੋ ਪ੍ਰਚਾਰ ਉਹ ਪ੍ਰਚਾਰ ਗੁਰਮਤ ਦਾ ਨਹੀਂ ਹੈ ਜਿਹੜਾ ਸਾਨੂੰ ਚਾਹੁੰਦੀ ਹੈ ਉਹ ਗੁਰਮਤ ਦਾ ਪ੍ਰਚਾਰ ਜਿਹੜਾ ਗੁਰਮਤ ਦਾ ਪ੍ਰਚਾਰ ਹੈ ਉਹ ਤਾਂ ਬਹੁਤ ਕੌੜਾ ਹੈ ਅਮਰਤਾ ਕੌੜਾ ਹੈ ਮਿਠਾਈ ਹੈ ਅਮਰਤ ਗਲਤ ਆਦਮੀ ਨੇ ਜਿਹੜੇ ਮੂਰਖ ਨੇ ਜਿਹੜੇ ਮਿੱਠਾ ਕਹਿੰਦੇ ਨੇ ਗੁਰਬਾਣੀ ਕਹਿੰਦੀ ਅਮਰਤ ਕੌੜਾ ਵਿਖਿਆ ਮਿੱਠੀ ਸੰਸਾਰ ਵਾਸਤੇ ਵਿਖਿਆ ਮਿੱਠੀ ਹੈ ਅਮਰ ਕੌੜਾ ਹੈ ਸੱਚ ਹੈ ਅਮਰ ਤੇ ਮਿੱਠਾ ਤਾਂ ਗੁਰਮਖਾ ਵਾਸਤੇ ਉਹਦਾ ਬਾਅਦ ਦੀ ਗੱਲ ਹੈ ਨਾ ਉਹ ਕੋਈ ਪੁੱਛੇ ਫੀਮ ਕੌੜੀ ਹੁੰਦੀ ਹੈ ਮਿੱਠੀ ਭਾਈ ਅਗਲੇ ਨੂੰ ਪੁੱਛਿਆ ਤਾਂ ਕਹਿੰਦਾ ਗੁੜ ਵਰਗੀ ਹੁੰਦੀ ਹੈ ਗੁੜ ਵਰਗੀ ਨਾ ਮਿੱਠਾ ਉਹ ਜੇ ਆਮ ਆਦਮੀ ਦੇ ਮੂੰਹ ਵਾਲੀ ਹੋ ਗਿਆ ਉਹ ਥੁੱਕੂਗਾ ਕਹਿੰਦਾ ਅਮਲੀ ਦਾ ਸਦਾਈ ਹੈ ਮਿੱਠੀ ਕਹਿੰਦਾ ਮਿੱਠੀ ਹੈ ਮੇਰੇ ਦਾ ਮੂੰਹ ਕੌੜਾ ਕਰਤਾ ਹੁਣ ਕੌੜੀ ਸਾਰਿਆਂ ਨੂੰ ਲੱਗਦੀ ਹੈ ਫੀਲ ਹੁੰਦੀ ਉਹ ਕੌੜੀ ਹੈ ਪਰ ਅਗਲੇ ਨੂੰ ਨਹੀਂ ਕੌੜੀ ਲੱਗਦੀ ਇਵੇਂ ਜਿਹੜੇ ਨਾਮ ਨੇ ਅਮਲੀ ਨੇ ਗੁਰੂ ਘਰੇ ਉਹਨਾਂ ਨੂੰ ਨਹੀਂ ਕੌੜਾ ਲੱਗਦਾ ਨਾਮ ਸੰਸਾਰ ਨੂੰ ਕੌੜਾ ਲੱਗਦਾ ਇਸ ਕਰਕੇ ਭਗਤਾਂ ਤੇ ਸੰਸਾਰੀਆਂ ਉਹਨਾਂ ਦਾ ਸਵਾਦ ਤਾਂ ਵੀ ਨਹੀਂ ਜੋੜ ਆਉਂਦਾ ਇਸ ਵੀ ਉਹਨਾਂ ਦਾ ਹੋਰ ਆ ਉਹਨਾਂ ਦਾ ਹੋਰ ਹੈ ਜੋੜ ਨਹੀਂ ਆਉਣਾ ਜਾ ਕਿਸੇ ਗੱਲ ਦਾ ਇਹਨਾਂ ਪ੍ਰਕਰਮਾਂ ਦਾ ਵੀ ਜੋੜ ਹੈ ਨਹੀਂ ਲਿਆ ਹੋਇਆ ਜੋੜ ਇਹ ਖੱਬੇ ਪਾਸੇ ਦੀਆਂ ਪ੍ਰਕਰਮਾਂ ਕਰਦੇ ਨੇ ਖਾਲਸੇ ਦੇ ਸੱਜੇ ਪਾਸੇ ਦੀਆਂ ਪਰ ਇਹਨਾਂ ਨੇ ਪ੍ਰਕਰਮਾਂ ਵੀ ਬਦਲ ਕੇ ਸੱਜੇ ਪਾਸੇ ਦੀਆਂ ਕਰ ਲਿਆ ਕਿਉਂਕਿ ਹਿੰਦੂ ਪੱਕੇ ਨੇ ਨਾ ਵੀ ਇਹ ਫਰਕ ਨਹੀਂ ਰੱਖਣਾ ਅਸੀਂ ਹੁਣ ਬਿਲਕੁਲ ਜਦ ਭਗਤਾਂ ਦੇ ਸੰਸਾਰੀਆਂ ਜੋੜ ਦਿੱਤੀ ਸੰਸਾਰੀ ਮੱਤਾਂ ਦੀਆਂ ਜੇ ਖੱਬੇ ਪਾਸੇ ਪ੍ਰਕਰਮਾਂ ਨੇ ਸਾਡੀਆਂ ਸੱਜੇ ਪਾਸੇ ਕਿਉਂ ਨਹੀਂ ਜਿਹੜੇ ਸੱਜੇ ਪਾਸੇ ਕਰਦੇ ਨੇ ਉਹ ਸੰਸਾਰੀਆਂ ਨਾਲੋਂ ਵੱਖਰੀ ਇਹਦਾ ਮਤਲਬ ਹੈ ਵੱਖਰੀ ਹੀ ਹੋ ਨਹੀਂ ਤਾਂ ਭਗਤੀ ਦਾ ਅਰਥ ਕੀ ਰਹਿ ਗਿਆ ਭਗਤਾਂ ਤੇ ਸੰਸਾਰੀਆਂ ਅਰਥ ਕੀ ਰਹਿ ਗਿਆ ਦਾ ਉਲਟਾ ਇਹ ਵੀ ਚੁੱਪ ਕਰ ਜਾਂਦੇ ਨੇ ਸੁਣ ਕੇ ਉਹ ਜਵਾਬ ਹੀ ਨਹੀਂ ਦਿੰਦੇ ਪਹਿਲਾਂ ਪੰਡਤ ਜਵਾਬ ਨਹੀਂ ਸੀ ਦਿੰਦਾ ਹੁਣ ਇਹ ਨਹੀਂ ਦਿੰਦੇ ਪੰਡਤ ਕਹੇ ਗੱਲ ਨੂੰ ਸੁਣ ਕੇ ਜਵਾਬ ਨਹੀਂ ਦਿੰਦਾ ਚੁੱਪੇ ਕਰ ਜਾਂਦਾ ਸੀ ਸਾਰੀ ਗੁਰਬਾਣੀ ਸੁਣੀ ਜਵਾਬ ਨਹੀਂ ਦਿੰਦਾ ਭਗਤਾਂ ਨੇ ਜੋ ਕੁਝ ਕਿਹਾ ਪੰਡਤ ਨੇ ਜਵਾਬ ਨਹੀਂ ਦਿੱਤਾ ਜਵਾਬ ਦਿੱਤਾ ਹੁੰਦਾ ਪੰਡਤਾਂ ਕਿਤਾਬਾਂ ਲਿਖੀਆਂ ਹੁੰਦੀਆਂ ਜਵਾਬ ਆਏ ਹੋਏ ਹੁੰਦੇ ਅੱਜ ਕੱਲ ਜਵਾਬ ਦੇਣਾ ਜਦ ਅਗਲਾ ਕਿਤਾਬ ਛਾਪ ਦਿੰਦਾ ਮੁਕਾਬਲੇ 'ਚ ਕੋਈ ਜਵਾਬ ਨਹੀਂ ਪੰਡਤ ਨੇ ਦਿੱਤਾ ਕਿਤੇ ਵੀ ਕਿਸੇ ਸੰਤ ਨੇ ਜਵਾਬ ਦਿੱਤਾ ਹੋਇਆ ਹਾਂ ਪਰ ਉਹਨੇ ਆਪਣਾ ਰਾਹ ਨਹੀਂ ਛੱਡਿਆ ਪੰਚਾਇਤ ਦਾ ਗਿਆ ਸਰਬੱਥੇ ਤਾਲਾ ਆਪਣਾ ਉੱਥੇ ਰੱਖਿਆ ਜਵਾਬ ਦਿੱਤਾ ਨਾ ਇਸਲਾਮ ਵਾਲਿਆਂ ਨੇ ਜਵਾਬ ਦਿੱਤਾ ਨਾ ਜੋਗੀ ਨੇ ਜਵਾਬ ਦਿੱਤਾ ਨਾ ਪੰਡਤ ਨੇ ਜਵਾਬ ਦਿੱਤਾ ਨਾ ਸੰਨਿਆਸੀ ਨੇ ਜਵਾਬ ਦਿੱਤਾ ਨਾ ਉਦਾਸੀ ਨੇ ਜਵਾਬ ਦਿੱਤਾ ਗੁਰਬਾਣੀ ਨੂੰ ਕੋਈ ਸੱਤੇ ਸੱਤ ਕਹਿੰਦਾ ਹਾਂ ਜੋ ਕਹਿੰਦੇ ਨੇ ਸੱਤ ਨੇ ਪਰ ਪੰਤਾਲਾ ਉੱਥੇ ਹੈ ਸਭ ਪੰਤਾਲਾ ਨਹੀਂ ਆਪਣਾ ਬਦਲਿਆ ਸਾਨੂੰ ਵੀ ਇਹ ਨਾਵਲ ਆਪਾਂ ਨੂੰ ਕੀ ਫਰਕ ਫਰਕ ਪੈਂਦਾ ਦੱਸਣਾ ਫਰਜ਼ ਸੀ ਬਣਾਉਣਾ ਫਰਜ਼ ਨਹੀਂ ਸੀ ਬਣਾਉਣਾ ਤਾਂ ਪਰਮੇਸ਼ਰ ਦਾ ਵੀ ਫਰਜ਼ ਨਹੀਂ ਹੈ ਬਣਾਉਣਾ ਫਰਜ਼ ਨਹੀਂ ਹੈ ਪਰਮੇਸ਼ਰ ਦਾ ਪਰਮੇਸ਼ਰ ਦਾ ਫਰਜ਼ ਹੈ ਸਰੀਰ ਨੂੰ ਇਹਨਾਂ ਦੇ ਨੂੰ ਖਰਾਬ ਦੇਣੀ ਜਿੰਦਾ ਰੱਖਣ ਵਾਸਤੇ ਬਸ ਉਹ ਨਹੀਂ ਫਰਜ਼ ਪਰ ਆਪਣੇ ਹੱਥੀ ਆਪਣਾ ਆਪੇ ਹੀ ਖਾਸ ਆ ਜਿੱਥੇ ਰਹਿ ਖੁਸ਼ੀ ਹੈ ਦੀ ਇਹਦੀ ਖੁਸ਼ੀ ਦੇ ਸੰਸਾਰ ਜਿਹੜਾ ਐਸ਼ ਕਰ ਰਿਹਾ ਪਰ ਇੱਥੇ ਦਾ ਜਾਇਆ ਵਾਤਾਵਰਣ ਉੱਥੇ ਰਹਿਣਾ ਜਿਹੜਾ ਹੁਣ ਜਿਹੜੇ ਇਲਾਕੇ 'ਚ ਰਹੂਗਾ ਉੱਥੇ ਦੀ ਗਰਮੀ ਸਰਦੀ ਉਹਨੂੰ ਬਾਈ ਸਾੜੀਓ ਪੈਣੀ ਜਿਹੜਾ ਬਰਫ਼ 'ਚ ਰਹੂਗਾ ਉੱਥੇ ਉਹਨੂੰ ਹੋ ਜਾ ਮੌਤ ਸੜਾ ਬੋ ਜਿਹੜਾ ਬਹੁਤ ਥਲੇ ਰਹੂਗਾ ਦੱਖਣ ਜਾ ਕੇ ਉੱਥੇ ਗਰਮੀ ਬਹੁਤ ਤੇਜ਼ ਹੁੰਦੀ ਉੱਥੇ ਗਰਮੀ ਚੱਲਦੀ ਪਊਗੀ ਜੈ ਜੀ ਜਗਾ ਰਹੇ ਪਾਵੇ ਜਾਂ ਵਾਤਾਵਰਣ ਦਾ ਸੜਨਾ ਹੀ ਪਊਗਾ ਕੂੜ ਸੋਨਾ ਕੂੜ ਰੂਪਾ ਕੂੜ ਪਹਿਨਣ ਹਾਰ ਜਿਹੜੇ ਪਹਿਨਣ ਹਾਰ ਨੇ ਕੋਈ ਕੂੜ ਨੇ ਕਿ ਅਸੀਂ ਮੰਨ ਲਈਏ ਵੀ ਜਿਹੜਾ ਗੁਰਦੁਆਰਾ ਦੇ ਸੋਨਾ ਤਾਂ ਪਹਿਨ ਤਾਂ ਕੂੜ ਹੈ ਉਹ ਜਿਹੜੇ ਗੁੰਬਦ ਨੇ ਸੋਨੇ ਨਾਲ ਢਕਿਆ ਗਿਆ ਕੂੜ ਹੋ ਗਿਆ ਕੋਈ ਗੱਲ ਹੈ ਸਰੀਰ ਵੀ ਤਾਂ ਮਿੱਟੀ ਦਾ ਹੀ ਹੈ ਜੇ ਸਰੀਰ ਦੇ ਤਾਜ ਪਾਇਆ ਹੋਇਆ ਹੈ ਪਹਿਨਣ ਹਾਰ ਹੈ ਪਹਿਨਣ ਨਾਲ ਕੌਣ ਸਰੀਰ ਆਤਮਾ ਨਹੀਂ ਸੋਨੇ ਦਾ ਤਾਜ ਪਹਿਨਦੀ ਹੈ ਪਹਿਨਦਾ ਤਾਂ ਸਰੀਰ ਹੈ ਨਾ ਸਰੀਰ ਕੂੜ ਹੈ ਕੂੜ ਪਵਿੱਤਰ ਨਹੀਂ ਹੁੰਦਾ ਕਦੇ ਵੀ ਪੂਰਨ ਪਵਿੱਤਰ ਨਹੀਂ ਕਹਿ ਸਕਦਾ ਜੋੜ ਕੋਈ ਪਵਿੱਤਰ ਨਹੀਂ ਕੋਈ ਵੈਰਾਈਟੀ ਜੋੜਦੀ ਹੈ ਜਿਹੜੀ ਬਗਤਰ ਹੋਵੇ ਬਗਤਰ ਚੀਜ਼ਾਂ ਦੇ ਕੂੜ ਦਾ ਤੁਸੀਂ ਕੂੜ ਬਣਾਤਾ ਉਹਨਾਂ ਨੂੰ ਬੇਅਕਲੀ ਨਾਲ ਬਣਾਤਾ ਨਕਲ ਕੀਤੀ ਉਹਨਾਂ ਧਰਮਾਂ ਦੀ ਜਿਹੜੇ ਤਰੂ ਡੁੱਬੇ ਹੋਏ ਸੀ ਜਿਹੜੀਆਂ ਮੱਤਾਂ ਜਾਏ ਆਪਣੇ ਖਾਣ ਵਾਲੀਆਂ ਸੀ ਨਾ ਉਹ ਮੱਤ ਬਣਾਤਾ ਇਹਨੂੰ ਜਾਏ ਆਪਣੇ ਖਾਏ ਸਰਪਣੀ ਹੋ ਕੇ ਉਤਰੇ ਜਾਏ ਆਪਣੇ ਖਾਏ ਉਹ ਮਤਾਂ ਉਹ ਨੇ ਅਸੀਂ ਨਹੀਂ ਸੀ ਇਹ ਕੰਮ ਕਰਦੋ ਸਾਨੂੰ ਲੋੜ ਹੀ ਨਹੀਂ ਸੀ ਇਹ ਕੰਮ ਦੀ ਜਿਹਦੀ ਲੋੜ ਸੀ ਉਹ ਛੱਡ ਦਿੱਤਾ ਜਿਹਦੀ ਨਹੀਂ ਲੋੜ ਸੀ ਉਹ ਫੜ ਲਿਆ ਲੋੜ ਸੀ ਗੁਰਮਤਿ ਖੋਜਣ ਦੀ ਲੋੜ ਸੀ ਆਪਣਾ ਅੰਦਰ ਖੋਜਣ ਦੀ ਗੁਰਮੁਖ ਢੂੰਡ ਆ ਹਰ ਸੱਜਣ ਲੱਤਾ ਰਾਮ ਰਾਜ ਇਹ ਜਿਹਦੀ ਲੋੜ ਸੀ ਉਹ ਤਾਂ ਛੱਡ ਦਿੱਤਾ ਖੋਜੇ ਛੜਤੀ ਲੱਭਦੇ ਗਿਆ ਕੀ ਲੱਭਦੇ ਉਹ ਚੀਜ਼ਾਂ ਲੱਭਦੇ ਨੇ ਜਿਹੜੀਆਂ ਅੰਗਰੇਜ਼ ਨੇ ਰਾਜ ਕਰਕੇ ਲੱਭੀਆਂ ਦੁਨੀਆ ਦਾ ਧਨ ਇਕੱਠਾ ਕਰ ਲਈ ਜਾਂ ਮੁਸਲਮਾਨਾਂ ਨੇ ਰਾਜ ਕਰਕੇ ਲੱਭੀਆਂ ਨੇ ਤਖਤੇ ਲਿਆ ਕੇ ਜੜ ਲੈ ਉਹ ਬੰਦਰ ਦੇ ਜਿਨ੍ਹਾਂ ਨੇ ਫੈਸਲਾ ਕਰਿਆ ਮੰਦਰ ਦੇ ਤਖਤੇ ਖੁਰਦਾਰ ਨੂੰ ਜੜ ਤੋਂ ਮੂਰਖ ਸੀਗੇ ਸਾਰੇ ਮਨਮੁਖ ਸੀ ਘਟਿਆ ਚੀਨ ਦੇ ਫਲਸਫੀ ਦੇ ਮੰਦਰ ਦੇ ਤਖਤੇ ਤੁਸੀਂ ਵਧੀਆ ਨੂੰ ਜੜਤੇ ਇੱਕ ਭਿਖਾਰੀ ਦਾ ਕੁੜਤਾ ਰਾਜੇ ਦੇ ਪਾਸਾ ਲਿਆ ਕੇ ਭਗਤ ਦੇ ਸਿਰ ਤੇ ਤਾਜ ਰੱਖ ਦੇਣਾ ਪਾਪ ਹੈ ਪਾਪ ਹੈ ਜੇ ਭਗਤ ਦੀ ਮੂਰਤੀ ਬਣਾ ਕੇ ਵੀ ਸਿਰ ਤੇ ਤਾਜ ਰੱਖ ਲਈ ਉਹ ਵੀ ਪਾਪ ਹੈ ਕਿਉਂਕਿ ਜਿਹੜਾ ਤਾਜ ਹੈ ਰਾਜੇ ਵਾਸਤੇ ਕੀ ਲਿਖਿਆ ਹੈ ਉਹ ਰਾਜਾ ਔਰ ਤਪੋ ਰਾਜ ਰਾਜੋ ਨਰਕ ਰਾਜ ਤਾਂ ਨਰਕ ਹੈ ਕਿ ਨਰਕ ਭੇਜਣਾ ਉਹਨੂੰ ਭਗਤ ਨੂੰ ਨਰਕ ਭੇਜ ਦੇਣਾ ਤੁਸੀਂ ਗੁਰਦੁਆਰੇ ਦੇ ਸੋਨੇ ਦੀ ਕੋਈ ਲੋੜ ਨਹੀਂ ਸੀ ਇਹ ਨਰਕ ਦਾ ਰਸਤਾ ਹੈ ਕਨਕ ਕਾਮਣੀ ਹੈਵਰ ਗੈਵਰ ਬਹੁਤ ਦਾਨ ਦਤਾਰਾ ਨਰਕ ਘੋਰ ਕਾ ਦੁਆਰਾ ਇਹ ਕੀ ਆ ਕੇ ਕੀ ਫਿਰ ਨਰਕ ਘੋਰ ਕਾ ਦੁਆਰਾ ਇਹੀ ਤਾਂ ਨਰਕ ਘੋਰ ਦਾ ਦੁਆਰਾ ਉਹਨਾਂ ਦਾ ਰਿਸ਼ੀ ਪੂਰੀ ਜਗਤ ਦੇ ਜਿਹੜੇ ਬਾਹਰੇ ਜਾ ਕੇ ਰਹਿੰਦੇ ਸੀ ਗੁਜ਼ਰ ਦੇ ਵਿੱਚ ਹਾਲਾਂਕਿ ਉਹਨਾਂ ਨੂੰ ਵੀ ਗੁਰਬਾਣੀ ਇਨਕਾਰ ਕਰਦੀ ਹੈ ਸੱਚ ਤੋਂ ਤੱਕ ਪਹੁੰਚਣ ਦੇ ਸੁਰ ਨਾਲ ਮੁਰਜਾ ਨਾ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਉਹ ਇਹਨਾਂ ਦਾ ਜੋਗੀ ਜਾਂਦੇ ਸੀ ਜਿਹੜੇ ਪਿੰਡਾਂ 'ਚ ਨਹੀਂ ਸੀ ਹੁੰਦੇ ਉਹਨਾਂ ਨੂੰ ਵੀ ਪ੍ਰਾਪਤੀ ਨਹੀਂ ਹੋਈ ਤੁਹਾਨੂੰ ਕਿਵੇਂ ਪ੍ਰਾਪਤੀ ਹੋਈ ਪ੍ਰਾਪਤੀ ਨਹੀਂ ਹੋ ਸਕਦੀ ਕੁਝ ਵੀ ਇਹ ਮਾਰਗ ਨਹੀਂ ਹੈ ਪ੍ਰਾਪਤੀ ਵਾਲਾ ਨਾਲੇ ਇੱਛਾ ਹੀ ਨਹੀਂ ਪ੍ਰਾਪਤੀ ਵਾਲੀ ਕਿਸੇ ਨੂੰ ਇਹਨਾਂ ਦਾ ਇੱਛਾ ਹੋਵੇ ਨਾ ਇਹਨਾਂ ਦਾ ਭੁੱਖ ਹੋਵੇ ਸਾਰੇ ਦਾ ਬਿਮਾਰ ਨੇ ਰੋਟੀ ਵਗੈਰਾ ਖਾਣੀ ਨਹੀਂ ਖਾ ਸਕਦਾ ਨਹੀਂ ਟਾਈਫਾਇਡ ਸਭ ਨੂੰ ਐਸੇ ਸਟੇਜ ਦਾ ਹੋਇਆ ਹੋਇਆ ਉਹ ਸੂਪ ਵੀ ਨਹੀਂ ਪੀ ਸਕਦੇ ਲੱਗਦਾ ਹੀ ਨਹੀਂ ਅੰਦਰ ਜੇ ਪਲਾਦਾ ਹੋ ਕੇ ਸਭ ਨੂੰ ਨੁਕਸਾਨ ਹੋ ਤੋ ਤੇ ਮੈਂ ਲੰਗਰ ਤਾਂ ਕੀ ਕਰਾਂ ਲੰਗਰ ਦਾ ਤੇ ਕੀ ਕਰਾਂ ਸ਼ਬਦ ਦਾ ਲੰਗਰ ਦਾ ਕੀ ਕਰਾਉਣਾ ਸਾਰੇ ਦਾ ਮਰੀਜ਼ ਨੇ ਸ਼ਬਦ ਦਾ ਲੰਗਰ ਉੱਥੇ ਚਾਹੀਦਾ ਜਿੱਥੇ ਕੋਈ ਗਾਹ ਹੋਵੇ ਇਹ ਗਾਹ ਕੇ ਕੋਈ ਨਹੀਂ ਨਹੀਂ ਪਟਣ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਬੋਲ ਕਹਿੰਦਾ ਰਾਮ ਪਦਾਰਥ ਪਾਇ ਕੇ ਕਬੀਰਾ ਗਾਂਢ ਨਾ ਖੋਲ ਜੇ ਰਾਮ ਪਦਾਰਥਾ ਪਾ ਲਿਆ ਗਾਂਢ ਨਾ ਖੋਲ ਚੁੱਪੇ ਕਰ ਜਾ ਨਹੀਂ ਪਟਣ ਉਹ ਉੱਥੇ ਚੁੱਪ ਕਰ ਜਾ ਜਿੱਥੇ ਸ਼ਹਿਰ ਨਹੀਂ ਹੈਗਾ ਨਹੀਂ ਪਾਰਖੂ ਜਿੱਥੇ ਕਿਸੇ ਨੂੰ ਪਰਖੇ ਨਹੀਂ ਹੈ ਚਲ ਪਾਰਖਾਲਾ ਇੱਕ ਵੀ ਹੋਵੇ ਪਾਰਖਾਲਾ ਸ਼ਹਿਰ ਚੌਥੀ ਨਾਨਕ ਨੇ ਘਟੜੀ ਖੋਲਤੀ ਹੋਵੇ ਇੱਕ ਵੀ ਸੀ ਨਾ ਪਾਰਖੂ ਘਟੜੀ ਖੋਲਤੀ ਮਲਕ ਭਾਗੋ ਦੀ ਸੀ ਭਾਈ ਲਾਲੋ ਦਾ ਥਾ ਸਾਰਾ ਪਿੰਡ ਮਲਕ ਭਾਗੋ ਨਾਲ ਉਹਨੇ ਕੀ ਲੈਣ ਉਹਨੂੰ ਭਾਈ ਲਾਲੋ ਕਰ ਲਈ ਪਾਰ ਪਾਰਖੂ ਹੈਗਾ ਸੀ ਨਹੀਂ ਪਟਣ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਬੋਲ ਤੇ ਚਾਰੇ ਚੀਜ਼ਾਂ ਹੈ ਦੀ ਪਟੜ ਦੀ ਪਾਰ ਗੁਦੀ ਗਾਹਕ ਨਹੀਂ ਉਹਦਾ ਬੁੱਲ ਦੇਣ ਵਾਲਾ ਕੋਈ ਨਹੀਂ ਉਹ ਗੱਡੀ ਉੱਥੇ ਨਹੀਂ ਗੁਰਦੀ ਜੋ ਤੇ ਲੋੜ ਵੀ ਕੀ ਹੋਣਾ ਹੈ ਗੱਡੀ ਜੇ ਉੱਥੇ ਖੋਲਣ ਦੀ ਗੱਲ ਕਰੀਏ ਉਹ ਕਹਿੰਦੇ ਜਿਹੜੀ ਸੰਗਤ ਆਉਂਦੀ ਹੈ ਵੀ ਹਟ ਜੂ ਠੀਕ ਹੈ ਪਟੜੇ ਦਾ ਚੜ ਜਾਣ ਕੇ ਜਾ ਰਹੇ ਸਾਰੇ ਇੱਕ ਆਖਦੀ ਇਹ ਹਾਲਤ ਕਿਉਂ ਪੈਦਾ ਹੋਈ ਕਦ ਤੋਂ ਪੈਦਾ ਹੋਈ ਵਿਚਾਰ ਦਾ ਇਸ ਗੱਲ ਦੀ ਕਰਨ ਵਾਲੀ ਰਹਿਣ ਦਾ ਇਸ ਗੱਲ ਦਾ ਕਰਨ ਵਾਲਾ ਹਰਿਆਣਾ ਦੀ ਕਮੇਟੀ ਚਾਹੇ 6 ਹੋ ਜਾਣ ਹਰਿਆਣਾ ਦੇ ਵਿੱਚ ਵਿਚਾਰ ਹੋ ਜਾਣ ਤੁਹਾਨੂੰ ਕੀ ਫਰਕ ਪਊਗਾ ਜੇ ਸਾਰੇ ਇੰਡੀਆ ਦੀ ਇੱਕੋ ਜਿਹਾ ਫਿਰ ਕੀ ਫਰਕ ਪਊਗਾ ਫਿਰ ਕੀ ਹੋਊਗਾ ਇਹਦੇ ਨਾਲ ਕੀ ਫਰਕ ਪਊਗਾ ਇਹ ਤਾਂ ਮਾਇਆ ਦੀ ਲੜਾਈ ਹੈ ਸਿਰਫ ਸਿੱਖੀ ਦਾ ਇਹਦੇ ਨਾਲ ਕੀ ਸੰਬੰਧ ਗੁਰੂ ਨੂੰ ਕੀ ਫਰਕ ਪਊਗਾ ਦੱਸੋ ਗੁਰਮਾਤਮਾ ਦਾ ਕੀ ਫਰਕ ਪਊਗਾ ਕੋਈ ਫਰਕ ਨਹੀਂ ਪੈਂਦਾ ਤਾਂ ਮਾਇਆ ਦੀ ਲੜਾਈ ਹੈ ਉਹ ਕਹਿੰਦੇ ਨੇ ਪੈਸਾ ਸਾਡੇ ਥਰੂ ਖਰਚ ਹੋਵੇ ਸਾਡੀ ਮਰਜ਼ੀ ਨਾਲ ਖਰਚ ਹੋਵੇ ਕਹਿੰਦੇ ਸਾਡੀ ਮਰਜ਼ੀ ਨਾਲ ਖਰਚ ਹੋਵੇ ਹੋਰ ਇਹ ਕੀ ਫਰਕ ਤਾਂ ਉਹਨਾਂ ਦੀ ਆਪਸੀ ਪੈਸੇ ਦੀ ਲੜਾਈ ਹੈ ਲੜਾਈ ਤਾਂ ਹੈ ਜੇ ਪੈਸਾ ਹੈ ਜੇ ਪੈਸਾ ਹੀ ਨਾ ਹੁੰਦਾ ਗੁਰਦਾਰੇ ਜੀ ਘੱਟੋ ਘੱਟੇ ਲੜਾਈ ਤੋਂ ਤਾਂ ਬਚ ਜਾਂਦੇ ਫਿਰ ਦੇਖਦੇ ਵੀ ਗੁਰਬਾਣੀ ਕੀ ਕਹਿੰਦੀ ਹੈ ਜਿੰਨਾ ਜਿਹੜੇ ਪੈਸਾ ਨੂੰ ਕਿਸੇ ਨੇ ਧਿਆਨ ਨਹੀਂ ਦੇਣਾ ਗੁਰਬਾਣੀ ਕੀ ਕਹਿੰਦੀ ਸਵਾਲ ਹੀ ਨਹੀਂ ਪੈਦਾ ਹੁੰਦਾ ਇਹੀ ਪਲਾਨ ਸੀ ਜਿਨ੍ਹਾਂ ਨੇ ਗੁਰਦਾਰਨ ਨੂੰ ਜ਼ਮੀਨਾਂ ਲਾਈਆਂ ਨੇ ਜਾਇਦਾਦਾਂ ਲਾਈਆਂ ਨੇ ਉਹਨਾਂ ਦਾ ਪਲਾਨ ਹੋਇਆ ਹੋ ਅਕਾਲੀ ਫੂਲਾ ਨੇ ਵਿਰੋਧ ਕੀਤਾ ਸੀ ਕਿ ਕੰਮ ਨਾ ਕਰਿਓ ਇਹਦੇ ਨਾਲ ਬੇੜਾ ਕਰ ਕੋ ਜੂ ਸਿੱਖੀ ਦਾ ਉਹ ਬੇੜਾ ਕਰ ਦਾ ਸਿੱਖੀ ਦਾ ਕਰਨ ਵਾਲੇ ਸੀ ਕਿ ਰਣਜੀਤ ਸਿੰਘ ਪਲਾਨ ਸੀ ਉਹਨਾਂ ਦਾ ਬੜਾ ਕਰ ਕਰਨਾ ਕਹਿੰਦਾ ਮੈਨੂੰ ਕਾਣਾ ਕਹੀ ਜਾਂਦੇ ਨੇ ਇਹ ਮੇਰੇ ਮੂੰਹ ਤੇ ਹੀ ਮੇਰੀ ਔਲਾਦ ਨੂੰ ਤਾਂ ਰਾਜ ਨਹੀਂ ਕਰਨ ਦੇਣਾ ਮੈਂ ਔਲਾਦ ਨੂੰ ਸੌਖਾ ਕਰਦਾ ਰਾਜ ਕਰਨਾ ਇਹ ਨਹੀਂ ਪਤਾ ਸੀ ਉਹਨੂੰ ਕੀ ਪਤਾ ਸੀ ਬਾਅਦ ਕੀ ਹੋਣਾ ਔਲਾਦ ਦਾ ਜੇ ਤੂੰ ਸਿੱਖੀ ਦੀ ਜੜ 'ਚ ਤੇਲ ਪਾਉਣਾ ਤੇਰੀ ਜੜ 'ਚ ਤਾਂ ਫਿਰ ਜੇ ਸਿੱਖੀ ਦੀ ਜੜ 'ਚ ਤੇਲ ਪਾਉਂਗਾ ਉਹਦੀ ਜੜ ਆਪਣੀ ਜੜ ਦਾ ਆਪ ਆ ਰਿਹਾ ਫਿਰ ਉਹ ਉਹਦੀ ਜੜ ਕੀ ਪਿਆ ਤੇਜ਼ਾਬ ਪੈ ਗਿਆ ਪੈ ਗਿਆ ਨਾ ਪੈ ਗਿਆ ਉਹ ਨੇ ਪਾਇਆ ਨੇ ਪਾਇਆ ਜਿਹਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਉਹਦੀ ਜੜ ਚ ਗਾਂ ਜਿਹਦੇ ਵਾਸਤੇ ਕੁਝ ਕੀਤਾ ਨਹੀਂ ਉਹਦੀ ਜੜੇ ਨਹੀਂ ਰਹੀ ਜੜੇ ਚੱਕਦੀ ਉਹਦੇ ਫੇਰ ਨਹੀਂ ਕਿਸੇ ਨੂੰ ਪਤਾ ਵੀ ਕੀ ਹੋਇਆ ਇਹ ਨਹੀਂ ਪਤਾ ਵੀ ਕੀ ਹੋਇਆ ਹੈ ਬਾਣਾ ਕੀ ਵਰਤਿਆ ਕਿਉਂ ਵਰਤਿਆ ਉਹ ਵਰਤਿਆ ਉਹਨੇ ਜੋ ਕੀਤਾ ਪਾਇਆ ਆਪਣਾ ਕੀਤਾ ਪਾਇਆ ਉਹਨੇ ਕੀਤਾ ਗੁਰੂ ਘਰ ਤੋਂ ਲੈ ਕੇ ਸਰਦਾਰੀ ਗੁਰੂ ਘਰ ਨਾਲੇ ਕੀਤਾ ਤੁਸੀਂ ਗੁਰਮਤ ਨੇ ਕੀਤਾ ਤੁਸੀਂ ਤੁਸੀਂ ਧਰੋ ਫਿਰ ਹੋਣਾ ਕੀ ਸੀ ਇਹ ਕੁਝ ਹੋਣਾ ਸੀ ਇਹ ਕੁਝ ਹੋਣਾ ਸੀ ਹੋਰ ਕੀ ਹੁੰਦਾ ਉਹ ਤਾਂ ਸ਼ਕਤੀਸ਼ਾਲੀ ਨਾਲੇ ਕਹਿੰਦੇ ਸਾਨੂੰ ਸ਼ਕਤੀਮਾਨ ਹੈ ਉਹ ਉਹ ਸਰਵ ਸ਼ਕਤੀਮਾਨ ਹੈ ਉਹਦੀ ਤਾਂ ਲਾਠੀ ਜਾਂ ਚੱਲਦੀ ਦੀਦੀ ਉਹ ਕਿਸੇ ਨੂੰ ਨਹੀਂ ਐਵੇਂ ਚੱਲਦੀ ਹੈ ਸਮਝਣ ਦੀ ਲੋੜ ਹੈ ਜਿਹੜੀ ਅੱਖ ਨੂੰ ਦੀਦੀ ਉਹ ਅੱਖੇ ਨਾਲ ਕੋਈ ਨਹੀਂ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਆਭਾ ਕੂੜ ਕਾਇਆ ਕਾਇਆ ਅੰਦਰਲਾ ਸ਼ਰੀਰ ਹੈ ਕਾਇਆ ਦੇ ਵਿੱਚ ਵੀ ਕੂੜ ਹੈ ਕਾਇਆ ਵੀ ਕੂੜੀ ਹੋ ਗਈ ਜੇ ਉਹ ਹੈ ਵਿੱਚ ਜੇ ਕਾਇਆ ਕੂੜ ਚ ਤਾਂ ਹੀ ਬਾਰ-ਬਾਰ ਜਨਮ ਲੈਂਦੀ ਹੈ ਛੱਡਣਾ ਨਹੀਂ ਚਾਹੁੰਦੀ ਜਦੋਂ ਕਾਇਆ ਜੋ ਕੂੜ ਖਤਮ ਹੋ ਗਿਆ ਨਾ ਭਾਂਡਾ ਚਾਹੇ ਸੋਨੇ ਦਾ ਹੋਵੇ ਜੇ ਉਹ ਕੋਈ ਚੌਲ ਖਾ ਲਵੇ ਜਾਂ ਕੋਈ ਦਾਲ ਖਾ ਲਵੇ ਨਾ ਰੋਟੀ ਖਾ ਲਵੇ ਝੂਠਾ ਹੋ ਜਵੇ ਉਹ ਵੀ ਝੂਠਾ ਹੀ ਬਣਿਆ ਜਾਂਦਾ ਮਿੱਟੀ ਦਾ ਹੋਵੇ ਉਹ ਵੀ ਝੂਠਾ ਹੀ ਬਣਿਆ ਜਾਂਦਾ ਇਹ ਤਾਂ ਨਹੀਂ ਵੀ ਸੋਨੇ ਦਾ ਹੁੰਦੀ ਹੈ ਝੂਠਾ ਨਹੀਂ ਹੈ ਝੂਠਾ ਦਾ ਵੀ ਝੂਠਾ ਹੈ ਚਾਂਦੀ ਦਾ ਵੀ ਝੂਠਾ ਪਿੱਤਲ ਦਾ ਵੀ ਝੂਠਾ ਸਟੀਲ ਦਾ ਵੀ ਝੂਠਾ ਉਹਦੇ ਕੀਮਤ ਨਾਲ ਕੋਈ ਨਹੀਂ ਫਰਕ ਪੈਂਦਾ ਕਾਇਆ ਵੀ ਝੂਠੀ ਹੈ ਕੂੜ ਕਾਇਆ ਜੇ ਵਿੱਚ ਭਾਂਡੇ ਦੇ ਵਸਤੂ ਜਿਹੜੀ ਹੈ ਭਾਈ ਉਹ ਗੱਦੀ ਹੈ ਤੇ ਭਾਂਡਾ ਵੀ ਬਲੀਦ ਹੈ ਵਸਤੂ ਮਲੀਨ ਹੈ ਤੇ ਭਾਂਡਾ ਵੀ ਮਲੀਨ ਹੈ ਭਾਂਡਾ ਅਤਮਲੀਨ ਮਲੀਨ ਕਾਇਆ ਕਰਕੇ ਝੂਠੀ ਹੈ ਇਹਨੂੰ ਝੂਠੀ ਕਾਇਆ ਕੁਝ ਹੈ ਪੂਰ ਕਪੜ ਕਪੜ ਆਇਆ ਸਰੀਰ ਪਾਇਆ ਹੈ ਉੱਤੇ ਕਪੜ ਦੇਖੋ ਬਾਹਰ ਆ ਸਰੀਰ ਕਪੜ ਹੈ ਅੰਦਰਲੀ ਕਾਇਆ ਦਾ ਕਪੜ ਹੈ ਜਿਵੇਂ ਘੜਿਆਂ ਦੇ ਉੱਤੇ ਗਏ ਕੋਈ ਕਪੜਾ ਪਾ ਦਿੰਦੇ ਸੀ ਗਰਮੀਆਂ 'ਚ ਕਪੜਾ ਕਰ ਦੇਣਾ ਗਿੱਲਾ ਘੜੇ ਦਾ ਪਾਣੀ ਠੰਡਾ ਹੋ ਜਾਂਦਾ ਬਾਹਰਲਾ ਪਾਣੀ ਉੱਡਦਾ ਹੈ ਨਾ ਘੜੇ ਦਾ ਪਾਣੀ ਕਿਉਂ ਹੁੰਦਾ ਜਿਹੜੇ ਘੜੇ ਰੇਤੇ ਵਾਲੇ ਨਵੇਂ ਹੁੰਦੇ ਨੇ ਘੜੇ ਦਾ ਅੰਦਰੋਂ ਪਾਣੀ ਬਾਹਰ ਨੂੰ ਚਲਾ ਜਾਂਦਾ ਕੇ ਬਾਹਰਲਾ ਪਾਣੀ ਜਿਵੇਂ ਠੰਡਾ ਹੁੰਦਾ ਹੈ ਮਤਲਬ ਉੱਡਦਾ ਹੈ ਪਾਣੀ ਉੱਡਦਾ ਹੈ ਹਵਾ ਭਾ ਬਣ ਕੇ ਅੰਦਰਲਾ ਪਾਣੀ ਠੰਡਾ ਹੋ ਜਾਂਦਾ ਇਹ ਥਿਉਰੀ ਹੈ ਉਹਨਾਂ ਦੇ ਜਿਹੜੇ ਹੁੰਦੀਆਂ ਸੀਆਂ ਫੌਜੀਆਂ ਦੇ ਪਿੱਟਾ ਮਸ਼ਕਾਂ ਜੀਆਂ ਉਹਦਾ ਵੀ ਇਹੀ ਹੈ ਬਾਹਰੋਂ ਗਿੱਲੀ ਹੋ ਜਾਂਦੀ ਹੈ ਬਾਹਲਾ ਪਾਣੀ ਉੱਡਦਾ ਅੰਦਰ ਪਾਣੀ ਠੰਡਾ ਹੋ ਜਾਂਦਾ ਬਾਹਲਾ ਸਰੀਰ ਦੇ ਕੂੜ ਹੈ ਕਪੜਾ ਤੇ ਇਹਦੇ ਨਾਲ ਜੇ ਕਾਇਆ ਜੁੜੀ ਹੋਈ ਹੈ ਤਾਂ ਉਹ ਵੀ ਕੂੜ ਹੈ ਸਰੀਰ ਤੋਂ ਜਿਉਂਦੇ ਅੱਡ ਹੁਣ ਦਾ ਮਤਲਬ ਇਹੀ ਹੈ ਸੁੱਚੇ ਇਹਨਾਂ ਨਾ ਆਖੀਰ ਬੈਠ ਜੇ ਪਿੰਡਤ ਹੋਏ ਕਾਇਆ ਸੁੱਚੀ ਨਹੀਂ ਹੋ ਜਾਣੀ ਤੇ ਸਰੀਰ ਤੋਂ ਹੋ ਲਿਆ ਸੀ ਬਾਹਰੋਂ ਕਪੜਾ ਧੋਤੇ ਤੇ ਨਹੀਂ ਭਾਂਡਾ ਭਾਂਡੇ ਦੇ ਅੰਦਰ ਇਹ ਮਲੀਨਤਾ ਹੈ ਜੇ ਅੰਦਰ ਅਸੀਂ ਉਹ ਸਾਰਾ ਧੋਲਦਾ ਪਾਣੀ ਪਾਤਾ ਭਾਂਡੇ ਦੇ ਜਿਹੜਾ ਕਿ ਜੂੜ ਸੀ ਲੱਗੀ ਹੋਈ ਧੋ ਕੇ ਦਾਲ ਹੈ ਕਿਸੇ ਦੇ ਦਹੀਂ ਆ ਕੋਈ ਪਾਣੀ ਚ ਪਾਈ ਜਾਂਦੇ ਉਹਦੇ ਨਾ ਤੇ ਪਾਣੀ ਸਾਰਾ ਧੋ ਕੇ ਤੇ ਅੰਦਰ ਇਹ ਹੈ ਬਾਹਰ ਧੋਤਾ ਹੋਇਆ ਸਾਫ ਕਿੱਡਾ ਹੀ ਕਪੜਾ ਹੈ ਤੇ ਕੀ ਭਾਂਡੇ ਨੂੰ ਅਸੀਂ ਚਤਵਾਲਾਂਗੇ ਉਹਨੂੰ ਸਵਾਲ ਆ ਦੇ ਅੰਦਰ ਕੀ ਹੈ ਬਾਹਰ ਕਪੜਾ ਧੋਤਾ ਹੋਇਆ ਸਾਫ ਅਸੀਂ ਧੋਤਾ ਸਾਫ ਬਾਹਰੋਂ ਕਰਦਾ ਤੇ ਅੰਦਰ ਜੋ ਚੀਜ਼ ਹੋਈ ਉਹੀ ਹੈ ਸ਼ੁੱਧੀ ਕਰ ਸਰੀਰ ਦੇ ਧੋਤਿਆਂ ਪਿੰਡੇ ਦੇ ਧੋਤਿਆਂ ਮਨ ਸ਼ੁੱਧ ਨਹੀਂ ਹੁੰਦਾ ਮਨ ਸ਼ੁੱਧ ਕਰਨ ਵਾਸਤੇ ਮਨੇ ਧੋਣਾ ਪਊਗਾ ਮਨ ਧੋਣਾ ਪਊਗਾ ਮੂਲ ਰੂਪ ਉਹ ਮਨ ਕਿਵੇਂ ਧੋਣਾ ਮਨ ਉਹ ਸ਼ਬਦ ਲਾਗੋ ਮਨ ਧੋਊਗਾ ਗੁਰਬਾਣੀ ਨਾਲ ਜੁੜ ਕੇ ਹਰ ਸਿਉ ਰਹੋ ਚਿਤ ਲਾਏ ਸੱਚ ਨਾਲ ਚਿਤ ਲਾ ਕੇ ਸੱਚ ਨਾਲ ਸਾਡਾ ਮਤਲਬ ਸੱਚ ਹੈ ਸੱਚ ਨਾਲ ਚਿਤ ਆਇਆ ਹੈ ਕੂੜ ਰੂਪ ਆਪਾਰ ਕੂੜ ਕੱਪੜ ਕੂੜ ਰੂਪ ਆਪਾਰ ਜਿਹੜਾ ਆਪਾਰ ਰੂਪ ਨਾਲ ਜਿਹੜਾ ਇਹ ਬੰਦਾ ਨਾ ਕੂੜ ਕਾਇਆ ਕੂੜ ਕੱਪੜ ਉਹ ਮੂਰਤੀ ਪੂਜਾ ਕਰਦਾ ਹੈ ਜਾਂ ਮੂਰਤੀ ਪੂਜਕਾ ਜਾਂ ਦੇਹ ਪੂਜਕਾ ਪਹਿਲਾਂ ਦੇਹ ਪੂਜਕਾ ਉਹ ਬਾਅਦ ਮੂਰਤੀ ਪੂਜਕਾ ਉਹਦਾ ਸਰੀਰ ਰੂਪੀ ਗੁਰੂ ਕੋਈ ਧਾਰਨ ਕੀਤਾ ਹੈ ਉਹਦੇ ਬਾਅਦ ਫਿਰ ਉਹਦੀ ਮੂਰਤੀ ਰੱਖ ਲੈਂਦਾ ਮੂਰਤੀ ਦਾ ਬਾਅਦ ਚਾਹੂ ਨਾ ਪਹਿਲਾਂ ਸਰੀਰ ਦੇ ਨਾਲ ਜੁੜਿਆ ਹੋਊ ਕਿਸੇ ਵੀ ਬੰਦੇ ਦੇ ਉਹਨੂੰ ਗੁਰੂ ਬੰਦਾ ਹੋਊ ਇਸੇ ਗੱਲ ਤੇ ਬਾਣੀ ਖਿਲਾਫ ਬਾਕੀ ਸਾਰੇ ਜੁੜੇ ਹੋਏ ਨੇ ਕੂੜ ਕਾਇਆ ਕੂੜ ਕੱਪੜ ਕੂੜ ਕੱਪੜ ਦੇ ਕੱਪੜ ਕਿਹੜਾ ਕੂੜ ਹੈ ਕੱਪੜਾ ਜਿੰਨਾ ਮਰਜੀ ਸਾਫ ਹੋਵੇ ਜਿਹਾ ਜਿਹਾ ਮਰਜੀ ਹੋਵੇ ਕੂੜ ਰਹੂ ਕਾਇਆ ਦੇ ਵਿੱਚ ਜੇ ਕੂੜ ਹੈ ਮਾਇਆ ਦਾ ਮੋਹ ਹੈ ਤਾਂ ਕੂੜ ਹੈ ਉਹ ਕਾਇਆ ਦੇ ਵਿੱਚ ਜੇ ਲੋਭ ਹੈ ਤਾਂ ਕੂੜ ਹੈ ਉਹ ਕਾਇਆ ਦੇ ਵਿੱਚ ਜੇ ਦੁਸ਼ਟ ਭਾਵਨਾ ਹੈ ਤਾਂਕੂੜ ਹੈ ਆਇਆ ਦੇ ਵਿੱਚ ਬੈਰ ਵਿਰੋਧ ਹੈ ਤਾਂਕੂੜ ਹੈ ਉਹ ਤਾਂ ਔਗਣਾ ਕਰਕੇ ਕੂੜ ਹੈ ਆਇਆ ਤਾਂ ਆਇਆ ਤਾਂ ਕੂੜਾ ਔਗਣਾ ਕਰਕੇ ਅੰਦਰ ਉਹ ਕੀ ਹੈ ਉਧਰੋਂ ਡੋਲਣਾ ਪਊਗਾ ਗੁਣਾ ਚ ਬਦਲਣਾ ਪਊਗਾ ਬਲੀ ਤੋਂ ਅੰਦਰੋਂ ਧੋੜੀ ਪਊਗੀ ਤਾਂ ਤੋਂ ਉੱਤੇ ਮਨ ਹੱਛਾ ਨਾ ਹੋਏ ਮਨ ਥੋੜੀ ਅੱਛਾ ਹੋ ਜੂਗਾ ਉਹ ਤਾਂ ਉਹ ਤਰੀਕਾ ਉਹਦਾ ਪਾਇਆ ਤਾਂ ਤਾਂ ਕੂੜ ਪਰ ਕੱਪੜ ਉਹੀ ਕੂੜ ਹੈ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਕਿ ਦੁਨੀਆ ਕੂੜ ਹੈ ਨਾ ਕੂੜ ਰਾਜਾ ਕੂੜ ਜਾ ਕੂੜ ਸਭ ਸੰਸਾਰ ਸਰੀਰ ਹੁੰਦਾ ਹੀ ਕੂੜ ਹੈ ਕੂੜ ਬਣਿਆ ਹੈ ਕੂੜ ਦਾ ਚਾਹੇ ਕਿਸੇ ਦਾ ਹੋਵੇ ਚਾਹੇ ਭਗਤ ਦਾ ਹੋਵੇ ਸੰਸਾਰੀ ਆਦਮੀ ਹੁੰਦਾ ਪਹਿਲਾਂ ਭਗਤ ਸੰਸਾਰੀ ਦੇ ਭਗਤ ਬਣਦਾ ਹੈ ਸਰੀਰ ਤਾਂ ਉਹੀ ਰਹਿੰਦਾ ਸਭ ਕਬੀਰ ਤਾਂ ਇਹ ਕਹਿੰਦਾ ਜਿਹੜਾ ਸਰੀਰ ਬਾਹਰ ਲੈ ਨਾ ਕਬੀਰ ਕਹਿੰਦਾ ਕਬੀਰ ਇਹ ਤਨ ਜਾਏਗੋ ਇਹ ਸਰੀਰ ਛੱਡਣਾ ਪੈਣਾ ਕੂੜ ਹੈ ਕੂੜ ਨੇ ਤੇ ਸੰਸਾਰ 'ਚ ਰਹਿਣਾ ਕੂੜ ਦੇ ਵਿੱਚ ਇਹ ਤਾਂ ਥੋੜੀ ਜੀ ਮਿੱਟੀ ਰੰਚ ਰੇਤ ਤੇ ਖੇਤ ਤਨ ਨਿਰਮਤ ਬਣਾਤਾ ਇਹਨਾਂ ਸਰੀਰ ਬਣਾਤਾ ਥੋੜੀ ਜਿਹੀ ਮਿੱਟੀ ਨਾਲ ਇਹ ਮਿੱਟੀ ਮਿੱਟੀ ਜੇ ਰਹੂਗੀ ਨਾਲ ਨਹੀਂ ਲਿਆ ਸਕਦਾ ਇਹ ਕੂੜ ਹੈ ਕਬੀਰ ਕਹਿੰਦਾ ਤਨ ਜਾਏਗੋ ਕਬੜੇ ਮਾਰਗ ਲਾਏ ਮਾਰਗ ਜਿਹੜਾ ਮਰਜੀ ਬਣਾ ਲੈ ਚਾਹੇ ਤਾਂ ਉਹ ਵੱਡ ਜਾ ਜੋਗੀ ਸਰੀਰ ਤਾਂ ਨਹੀਂ ਬਚਣਾ ਜਿਹੜਾ ਚੱਲ ਸਕਦਾ ਨੇ ਸੜੇ ਸਰੀਰ ਉੱਥੇ ਪਚਾ ਦਾਂਗੇ ਇਹ ਕਰ ਨੇ ਉਹ ਕਰ ਨੇ ਇਹਦੀ ਉਮਰ ਵੱਧ ਜੂਗੀ ਐ ਹੋ ਜੂ ਇਹ ਸਭ ਝੂਠ ਐ ਜਾ ਲਾਣਾ ਅਸੀਂ ਤਾਂ ਨਹੀਂ ਪਾਈ ਲਾਉਂਦੇ ਸ੍ਰੀ ਨਾ ਕਿਸੇ ਦਾ ਨਾ ਰਿਹਾ ਅਜ ਤੱਕ ਨਾ ਸਾਨੂੰ ਝੂਠ ਬੋਲਣ ਦੀ ਆਦਤ ਨਾ ਅਸੀਂ ਬੋਲੀ ਪਰ ਸਾਨੂੰ ਲੋੜ ਹੈ ਕੌੜਾ ਮਾਰਗ ਲਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਕਰਨ ਬੁੜਾ ਭਾਵੇਂ ਜੋਗੀ ਬਣ ਜਾ ਭਾਵੇਂ ਨਾਥ ਬਣ ਜਾ ਦੋ ਫਿਰਕੇ ਹੋ ਗਏ ਸੀ ਇਹਨਾਂ ਦੇ ਜਿਹੜੇ ਪਹਿਲੇ ਸੀ ਨਾ ਸਿੱਧ ਉਹ ਤਾਂ ਦਰਸ਼ਨੀ ਸੀ ਜੜਾ ਜੂੜ ਰਹਿੰਦੇ ਸੀ ਜਿਹੜੇ ਨਾਸ ਬਣ ਕੇ ਬਾਅਦ ਚ ਉਹਨਾਂ ਦੇ ਮੁਸਲਮਾਨੀ ਪ੍ਰਭਾਵ ਇਹਨਾਂ ਨੇ ਗੋਲ ਕਰ ਲਿਆ ਉਹ ਦਾੜੀ ਕੇਸ ਬਣਾਉਣ ਲੱਗੇ ਵੀ ਵੱਖਰੀ ਪਛਾਣ ਕਰਨ ਵਾਸਤੇ ਆਪਣੀ ਤਾਂ ਕਿ ਪਤਾ ਲੱਗੇ ਕਹਿੰਦੇ ਸਾਨੂੰ ਕੋਈ ਨਹੀਂ ਫਰਕੇਗਾ ਚਾਹੇ ਨਾਸ ਬਣ ਜਾ ਚਾਹੇ ਜੋਗੀ ਬਣ ਜਾ ਸ੍ਰੀ ਨਿਰਣ ਦੋ ਚ ਕੋਈ ਨਹੀਂ ਬਚਾ ਸਕਦਾ ਉਹ ਆਪਣੇ ਆਪਣੇ ਕਹਿੰਦੇ ਸੀ ਵੀ ਅਸੀਂ ਨਾਥ ਵੱਖਰਾ ਕਹਿਣ ਲੱਗੇ ਆਪਣੇ ਨਾਲ ਬੰਦਿਆਂ ਨੂੰ ਜੋੜ ਲੂ ਵੀ ਸਾਡੇ ਚਾਹ ਕਰਾਮਾਤਾ ਨੇ ਉਹ ਕਰਾਮਾਤਾ ਨੇ ਇਹ ਲੈਣ ਕਹਿ ਸੰਗਤ ਕਰ ਸਾਧਕੀ ਕਹਿ ਹਰ ਕੇ ਕਹੂੰਗਾ ਹਾਂ ਇਹ ਵੀ ਹੈ ਕਹਿ ਸੰਗਤ ਕਰ ਸਾਧਕੀ ਕਹਿ ਹਰ ਕੇ ਗੁਣ ਗਾਏ ਚਾਹੇ ਹਰ ਕੇ ਗੁਣ ਦਾ ਲੈ ਸਾਡੇ ਨਾਲ ਰਲ ਜਾ ਚਾਹੇ ਸਾਧ ਸਾਧ ਬਣ ਹਾਂ ਕਬੀਰ ਇਹ ਤਾਂ ਜਾਏਗਾ ਕਬੜੇ ਮਾਰਗ ਲਾਏ ਕਹਿ ਸੰਗਤ ਕਰ ਸਾਧਕੀ ਕਹਿ ਹਰ ਕੇ ਗੁਣ ਗਾਏ ਪਹਿਲਾਂ ਵੀ ਹੈ ਸਿੱਖੋ ਕਰਨ ਬੁਲਾਇਆ ਨਹੀਂ ਹਾਂ ਪ੍ਰੀਤ ਇੱਕ ਸੌ ਕੀ ਹੈ ਆਮ ਦੁਬਦਾ ਜਾਏ ਕਬੀਰ ਪ੍ਰੀਤ ਇੱਕ ਸੌ ਕੀ ਹੈ ਆਮ ਦੁਬਦਾ ਜਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਕਰਨ ਬੁਲਾ ਪ੍ਰੀਤ ਇੱਕ ਨਾਲ ਕਰ ਹੁਣ ਇੱਥੇ ਇੱਕ ਦਾ ਮਤਲਬ ਇੱਕ ਆਦਮੀ ਨਹੀਂ ਹੈਗਾ ਇੱਕ ਦਾ ਮਤਲਬ ਇੱਕ ਨੰਬਰ ਜੋਤ ਤੋਂ ਆਇਆ ਹੈ ਪਹਿਲੇ ਨੰਬਰ ਤੇ ਕੀ ਹੈ ਅਬਲ ਅਲੋ ਦੂਰ ਉਪਰ ਉਹ ਨੂਰ ਜੋ ਇੱਕ ਨੰਬਰ ਹੈ ਦੂਏ ਨੰਬਰ ਤੇ ਮਾਇਆ ਕੁਦਰਤ ਹੈ ਚਾਹੇ ਤਾਂ ਮਾਇਆ ਨਾਲ ਪ੍ਰੀਤ ਕਰ ਲੈ ਬਾਹਰਲੇ ਸਰੀਰ ਨਾਲ ਕਰ ਲੈ ਚਾਹੇ ਅੰਤਰਾਤਮਾ ਨਾਲ ਕਰ ਲੈ ਇੱਕ ਨਾਲ ਜੇ ਕਰੇਗਾ ਤੂੰ ਚਾਹੇ ਜੋਗੀ ਬਣ ਜਾ ਜੋ ਮਰਜੀ ਬਣ ਜਾ ਚਾਹੇ ਹਰ ਕੇ ਗੁਣ ਗਾ ਲੈ ਇੱਕ ਨਾਲ ਪ੍ਰੀਤ ਕਰ ਤੂੰ ਜੋਗੀ ਬਣ ਕੇ ਵੀ ਤਰਜੇ ਕੋਈ ਫਰਕ ਨਹੀਂ ਪੈਂਦਾ ਬਾਹਰਲੇ ਵੇਖਦਾ ਕੋਈ ਫਰਕ ਨਹੀਂ ਪੈਂਦਾ ਬਾਹਰਲੇ ਵੇਖਦਾ ਕੋਈ ਫਰਕ ਇਸ ਕਰਕੇ ਗੁਰੂ ਨਾਨਕ ਨੇ ਕਿਸੇ ਨੂੰ ਕਿਹਾ ਵੀ ਤੂੰ ਆਪਣਾ ਭੇਖ ਬਦਲ ਲੈ ਕਹਿੰਦੇ ਆ ਆਹੀ ਰੱਖ ਤੂੰ ਚਾਹੇ ਵਿਚਾਰ ਧਾਰਾ ਬਦਲ ਲੈ ਸਵਾਲ ਤਾਂ ਵਿਚਾਰ ਧਾਰਾ ਦਾ ਨਾ ਵਿਚਾਰ ਧਾਰਾ ਗੁਰਮਤਿ ਜਿਹੜੀ ਹੈਗੀ ਆ ਉਹ ਪ੍ਰੀਤ ਇੱਕ ਸਿਉ ਕੀ ਹੈ ਆਤਮਾ ਨਾਲ ਪ੍ਰੀਤ ਕਰਨਾ ਆਪਣੇ ਮੂਲ ਨਾਲ ਪ੍ਰੀਤ ਕਰਨਾ ਪੂਰ ਮੀਆਂ ਪੂਰ ਬੀਬੀ ਖਾਪੋਏ ਖਾਨ ਇਹ ਹੁਣ ਬਾਹਰਲੇ ਨੇ ਜਿਹੜਾ ਪੂਰ ਆ ਪੂਰ ਵੀ ਖਾਪੋਏ ਖਾਣ ਕੂੜ ਕੂੜੇ ਨਿਉ ਲਗਾ ਬਿਸਰਿਆ ਕਰਤਾਰ ਇਸ ਤਰੀਕੇ ਨਾਲ ਸੰਸਾਰ ਦਾ ਕੂੜ ਨਾਲੇ ਝੂਠ ਨਾਲ ਜੋ ਦੀਰਾ ਖਾਣਾ ਉਹਦੇ ਨਾਲੇ ਉਹ ਹੈ ਜੋ ਕਹਿੰਦੇ ਜੋ ਦੀਨਾ ਉਹਦੇ ਨਾਲ ਪ੍ਰੀਤ ਕਰਦਾ ਆ ਚੀਜ਼ ਮੇਰੀ ਹੈ ਨਿਆਣੇ ਤੋਂ ਹੀ ਹੋ ਜਾਂਦਾ ਨਿਆਣੇ ਆ ਵਿੱਚ ਹੀ ਲੜ ਪੈਂਦੇ ਨੇ ਕਿਉਂਕਿ ਮੇਰੀ ਹੈ ਇਹਦੀ ਹੈ ਚਾਹੇ ਭਾਈ ਹੋਣ ਇਕੱਠੀਆਂ ਦੋ ਚੀਜ਼ਾਂ ਲਿਆ ਦੋ ਦੋਹਾਂ ਨੂੰ ਜਦੋਂ ਉਹਨੂੰ ਕਹਤਾ ਤੇਰੀ ਆ ਤੇਰੀ ਆ ਫਿਰ ਉਹਦੇ ਨਹੀਂ ਲੜ ਮੇਰੀ ਹੋ ਗਈ ਉਹ ਇਹਦੇ ਸੁਭਾਅ ਚ ਹੈ ਇਹਦਾ ਆਦਮੀ ਦੇ ਕੂੜ ਕੂੜੇ ਨੇ ਲੱਗਾ ਵਿਸਰਿਆ ਕਰਤਾ ਕੂੜ ਕੂੜੀ ਕੂੜੇ ਨੇ ਲੱਗਾ ਕੂੜੀ ਕੂੜੇ ਨੇ ਲੱਗਾ ਹਾਂ ਕੂੜੀ ਜਿਹੜੀ ਕੂੜੀ ਮੱਤ ਹੁੰਦੀ ਹੈ ਨਾ ਝੂਠੀ ਮੱਤ ਝੂਠੀ ਹੈ ਕੂੜੇ ਨੇ ਲੱਗਾ ਝੂਠੀ ਮੱਤ ਦਾ ਹੀ ਸੰਸਾਰ ਨਾਲ ਪ੍ਰੇਮ ਦੇ ਹੁੰਦਾ ਸੱਚੀ ਮੱਤ ਦਾ ਸੰਸਾਰ ਨਾਲ ਉਹਦਾ ਉਪਦੇਸ਼ ਨਹੀਂ ਕਰਦਾ ਕੂੜੀ ਲਾਉਂਦਾ ਇੱਥੇ ਜਿੰਨੀਆਂ ਕੂੜੀਆਂ ਮੱਤਾਂ ਨੇ ਨਾ ਝੂੜ ਦੀਆਂ ਮੱਤਾਂ ਨੇ ਮਨ ਮੱਤਾਂ ਨੇ ਉਹ ਜੋੜਦੀਆਂ ਹੀ ਤੁਹਾਨੂੰ ਆਦਮੀ ਨਾਲ ਨੇ ਆਪਣੇ ਗੁਰੂ ਨਾਲ ਜੋੜਦੀਆਂ ਨੇ ਆਪਣੇ ਸਰੀਰ ਨਾਲ ਸੰਸਾਰ ਨਾਲ ਜੋੜਦੀਆਂ ਨੇ ਸੰਸਾਰ ਦੇ ਪਦਾਰਥਾਂ ਨਾਲ ਜੋੜਦੀਆਂ ਨੇ ਸੰਸਾਰ ਦੀਆਂ ਬੰਗਾਂ ਨਾਲ ਜੋੜਦੀਆਂ ਨੇ ਮਨੋ ਕਾਮਨਾ ਨਾਲ ਜੋੜਦੀਆਂ ਨੇ ਸੱਚੀ ਮਤ ਨਹੀਂ ਜੋੜਦੀ ਕਦੇ ਕੂੜੀ ਕੂੜੇ ਨਿਉ ਲੱਗਾ ਬਿਸਰਿਆ ਕਰਤਾ ਵਿਸੜਿਆ ਕਰਤਾ ਹੁਣ ਇੱਕ ਪਾਸੇ ਸੱਚੀ ਮੱਤ ਹੈ ਇੱਕ ਪਾਸੇ ਕੂੜੀਆਂ ਮੱਤਾਂ ਨੇ ਕੂੜੀਆਂ ਮੱਤਾਂ ਦਾ ਦੱਸਦਾ ਕੂੜੀਆਂ ਮੱਤਾਂ ਦਾ ਸੰਸਾਰ ਨਾਲ ਨਹੀਂ ਹੁੰਦਾ ਕਰਤਾਰ ਵਿਸਰਿਆ ਹੋਇਆ ਹੁੰਦਾ ਸੱਚੀ ਮੱਤ ਦਾ ਸੰਸਾਰ ਨਾਲ ਜੋ ਦੀਨ ਉਹਦਾ ਨਾਲ ਨਹੀਂ ਹੁੰਦਾ ਬਿਲਕੁਲ ਵੀ ਜੇ ਨਾ ਹੁੰਦਾ ਤਾਂ ਗੁਰਬਾਣੀ ਇਹ ਨਹੀਂ ਸੀ ਹੁੰਦਾ ਤੈਸਾ ਸੁਣ ਤੈਸੀ ਉਸ ਮੋਹਨੀ ਜੇ ਸਿੱਖਾਂ ਨੇ ਗੱਲ ਮੰਨੀ ਹੋਈ ਹੁੰਦੀ ਸੋਨਾ ਚੜ੍ਹ ਦਿੰਦੇ ਹੀ ਨਾ ਜਿੱਦਣੇ ਮੰਨ ਲੈਣਗੇ ਸੋਨਾ ਸੋਨਾ ਲਾ ਕੇ ਪਰੇ ਮਾਰ ਕੱਚੀ ਮਿੱਟੀ ਦਾ ਗੁਰਦੁਆਰਾ ਬਣਾ ਲੈਣਗੇ ਉਹ ਵੀ ਇਸ ਵਾਸਤੇ ਵੀ ਮੀਂਹ ਆ ਜਾਏ ਉਹ ਆ ਜਾਏ ਧੁੱਪਾ ਬੈਠਣਾ ਕੋਈ ਫਰਕ ਨਹੀਂ ਕਿਉਂਕਿ ਕੂੜੀਆਂ ਮਤਾਂ ਦਾ ਪੂਰਨ ਹੋ ਅੱਜ ਸਾਡੇ ਕੋਲ ਮਤ ਸੱਚੀ ਰਹੀ ਹੋਦੀ ਜੇ ਅਸੀਂ ਮਿੱਟੀ ਆ ਸੋਨੇ ਦੇ ਫਰਕ ਸਮਝਦੇ ਹਾਂ ਫਿਰ ਸਿੱਖੀ ਨਹੀਂ ਹੈ ਸਿੱਖੀ ਦਾ ਉਪਦੇਸ਼ ਨਹੀਂ ਹੈ ਸਿੱਖੀ ਹੈ ਤੈਸਾ ਸਵਰਨ ਤੈਸੀ ਉਸ ਤੈਸਾ ਅਮਰ ਤੈਸੀ ਵਿਖ ਜਿਹੜੇ ਅਮਰਤ ਮੰਨੇ ਹੋਏ ਨੇ ਸੰਸਾਰ ਦੇ ਵਿੱਚ 36 ਅੰਮ੍ਰਿਤ ਦੁੱਧ ਨੂੰ ਅੰਮ੍ਰਿਤ ਮੰਨ ਲਿਆ ਉਹ ਤਾਂ ਲੋੜ ਨੂੰ ਵੀ ਅੰਮ੍ਰਿਤ ਮੰਨੇ ਉਹ ਦੁੱਧ ਸਾਰੇ ਖੱਟੀ ਬਿਖ ਔਰ ਅੰਮ੍ਰਿਤ ਉਹਦੇ ਵਾਸਤੇ ਕੋਈ ਉਹਦੇ ਵਾਸਤੇ ਕੋਈ ਚੀਜ਼ ਫਰਕ ਹੈ ਜੈਸਾ ਅੰਮ੍ਰਿਤ ਤੈਸੀ ਬਿਖ ਤੈਸਾ ਮਾਨ ਤੈਸਾ ਉਹ ਤੈਸਾ ਰਾਮ ਤੇ ਤੈਸਾ ਰਾਜਾ ਇਹ ਵਸਤ ਸੁਖੀ ਹੈ ਇਹ ਸਿੱਖ ਦੀ ਅਵਸਥਾ ਇਹ ਸਟਾਰਟ ਦੀ ਅਵਸਥਾ ਸਿੱਖ ਦੀ ਇੱਥੋਂ ਸਿੱਖੀ ਸਟਾਰਟ ਹੁੰਦੀ ਹੈ ਇੱਥੋਂ ਲਾਈਨ ਬਦਲਦੀ ਹੈ ਸਿੱਖੀ ਦੀ ਕਿ ਇਹ ਅਵਸਥਾ ਹੈ ਜੀ ਸਿੱਖੀ ਹੈ ਨਹੀਂ ਇੱਥੋਂ ਹੀ ਲਾਈਨ ਬਦਲਦੀ ਹੈ ਇਹ ਹੈ ਨਹੀਂ ਉਹਦਾ 100 ਰੁਪਏ ਵਾਲੇ ਨੂੰ ਅਲੱਗ ਕਰਕੇ ਪਾ ਦਿੰਦੇ ਨੇ ਪਿਛਲੇ ਪਾਸੇ ਲੈ ਜਾ ਕੇ ਕਦੇ ਦਿੰਦੇ ਨੇ ਤਾਂ ਕਿ ਕਰਦੇ ਨੇ 100 ਰੁਪਏ ਚੜਾਉਣ ਲੋਕ ਲਗਾ ਕਹਿੰਦਾ 100 ਰੁਪਏ ਚੜਾਏ ਤੇ ਸਰੋਪਾ ਮਿਲਦਾ ਹੈ ਚਲੋ ਕੀ ਹੈ 100 100 ਰੁਪਏ ਚੜਾ ਦੋ ਇੱਕ ਟੈਕਨੀਕ ਹੈ ਬੜਾਈ ਵੀ ਪੈਸੇ ਜ਼ਿਆਦਾ ਚੜਾਓ ਟੈਕਨੀਕ ਬਣਾਈ ਹੈ ਪੈਸੇ ਜ਼ਿਆਦਾ ਇਕੱਠੇ ਕਰਦੀ ਹੋਰ ਕੀ ਹੈ ਸਰੋਪਾ ਦਾ ਕਪੜਾ ਇਹ ਬਾਹਰੋਂ ਨਹੀਂ ਲੈ ਲੋ ਅਗਲਾ ਜਾ ਕੇ ਉਹ 2 ਮੀਟਰ ਦਾ ਕਪੜਾ ਹੀ ਹੈ ਉਹ ਵੀ ਤਾਂ ਬਾਹਰੋਂ ਲੈ ਕੇ ਆਉਣਾ ਬਾਜ਼ਾਰ ਚੋਂ ਜੇ ਤੁਸੀਂ ਆ ਕੇ ਮੱਥਾ ਟੇਕਦਾ ਗੁਰੂ ਨੂੰ ਗੁਰਦੁਆਰੇ ਆਪਣੇ ਮੱਥਾ ਟੇਕ ਲਓ ਸਾਰਾ ਸਾਵਾਈ ਨਾਲ ਆ ਕੇ ਸਾਰੇ ਸਰੋਪਾ ਬਣ ਗਏ ਉਹ ਵੀ ਤਾਂ ਨਾਲ ਟੱਚ ਕਰਕੇ ਦਿੰਦੇ ਨੇ ਕਿੱਡਾ ਪਖੰਡ ਹੈ ਬਾਬਣਾ ਵਾਹਨ ਖੜੇ ਤੇ ਪਖੰਡ ਹੈ ਸਰ ਅਜੀਬ ਮੰਨ ਲਿਆ ਨਾ ਹੈ ਕੀ ਹੈ ਸਿਰਫ ਪੈਸੇ ਇਕੱਠੇ ਕਰਨ ਦੀ ਟੈਕਨੀਕ ਹੋਰ ਕੁਝ ਨਹੀਂ ਤੇ ਜੇ ਪੈਸੇ ਇਕੱਠੇ ਕਰਨ ਦੀ ਟੈਕਨੀਕ ਅਪਣਾਉਣੀ ਹੈ ਜਿਹੜੀ ਮਤ ਨੇ ਉਹ ਸੱਚੀ ਮਤ ਕਿਵੇਂ ਹੋ ਸਕਦੀ ਕਿਸ ਨਾਲ ਕੀਚੇ ਦੋਸਤੀ ਸਭ ਜਗ ਚੱਲਣ ਹਾਲ ਲੈ ਐ ਸੰਸਾਰ 'ਚ ਕਿਹੜੀ ਚੀਜ਼ ਨਾਲ ਦੋਸਤੀ ਕਰੀਏ ਪ੍ਰੇਮ ਰੱਖੀਏ ਇਹ ਤਾਂ ਸਾਰਾ ਜੱਗੇ ਚੱਲਣ ਹਾਲ ਹੈ ਸੰਸਾਰੇ ਛਡਾਤਾ ਗੱਲ ਕਹਿ ਕੇ ਇਹ ਗੱਲ ਕਹਿ ਕੇ ਸੰਸਾਰ ਇਹ ਤੇ ਚੱਲਣ ਹਰ ਆਤਮਾ ਚੱਲਣ ਹਰ ਹੈ ਵੀ ਆਤਮਾ ਉਹਨਾਂ ਜਿਹੜੇ ਚੱਲਣ ਹਾਰ ਹੈ ਜਿੰਨਾ ਜਰ ਸੰਸਾਰ ਨਾਲ ਦੋਸਤੀ ਕਰਦੀ ਹੈ ਉਹਨਾਂ ਜਿਹੜੇ ਵੀ ਚੱਲਣ ਹਾਰ ਹੈ ਮਾਇਆ ਨਾਲ ਜੁੜੀ ਹੋਈ ਆਤਮਾ ਚੱਲਣ ਹਾਰ ਹੈ ਜੇ ਮਾਇਆ ਨੂੰ ਫਰੇ ਹੋ ਜਾਂਦੀ ਹੈ ਛੱਡ ਕੇ ਛੱਡ ਹੋ ਜਾਂਦੀ ਹੈ ਜਿੰਨਾ ਚਿਰ ਚੱਕ ਦੇ ਉੱਤੇ ਭਾਂਡਾ ਉਹ ਕੱਚਾ ਬਣਦਾ ਹੈ ਕੋਈ ਪੂਜਾ ਬਣਾਉਂਦੇ ਨੇ ਤੌੜੀ ਬਣਾਉਂਦੇ ਨੇ ਚੱਕ ਦੇ ਉੱਤੇ ਛੋਟਾ ਬਣਾਉਂਦੇ ਨੇ ਚਾਹੇ ਵੱਡਾ ਬਣਾਉਂਦੇ ਨੇ ਜਿੰਨਾ ਚਿਰ ਚੱਕ ਦੇ ਉੱਤੇ ਚੜਿਆ ਘੁੰਮਦਾ ਨਾਲ ਘੁੰਮਦਾ ਨਾ ਘੁੰਮਦਾ ਜਦ ਉਹਨੇ ਕੱਟ ਕੇ ਪਾਸੇ ਰੱਖਤਾ ਫਿਰ ਹੋ ਗਿਆ ਕੋਲੋਂ ਚੱਕੀ ਚਰਖਾ ਚੱਕ ਹਲ ਬਰੋੜੇ ਬਹੁਤ ਅਨੰਤ ਲਾਟੂ ਮਾਧਾਣੀ ਅਰਗਾ ਪੰਖੀ ਪਹੁੰਚਿਆ ਲੈਣ ਸਾ ਸੂਏ ਚੜ ਕੋ ਆਈਏ ਜੰਤ ਨਾਨਕ ਪਹੁੰਚਿਆ ਗਣਤ ਅੰਤ ਬੰਦਰ ਬੰਦ ਭਵਾਵੇ ਸੋਏ ਪਈਆ ਕਰਦ ਵਿੱਚ ਸਭ ਇਹ ਪਰ ਨੱਚਣ ਕੁੱਦਣ ਮਨ ਕਾ ਚਾਉ ਮਨ ਚਾਉ ਮਨ ਨੂੰ ਚਾਉ ਨੱਚਣ ਕੁੱਦਣ ਦਾ ਹੀ ਹੈ ਮਨ ਚਾਉ ਹੈ ਉਹਨਾਂ ਚ ਨੱਚ ਕੁੱਦ ਜਦ ਕੱਟ ਕੇ ਆਪਣੇ ਆਪ ਨੂੰ ਪਾਸੇ ਰੱਖਦਾ ਚੱਕ ਚੱਲਦਾ ਰਹੇ ਉਹ ਫੜ ਮਾਇਆ ਚਲਾਏ ਮਾਨ ਕਬੀਰ ਮਾਇਆ ਡੋਲਣੀ ਪਵਨ ਚ ਘੋਲਣ ਹਾਰ ਮਾਇਆ ਡੋਲਣੀ ਆ ਮਾਇਆ ਰੁਕਦੀ ਨਹੀਂ ਮਾਇਆ ਨਾਲ ਜੁੜਿਆ ਹੋਇਆ ਮਨ ਰੁਕਦਾ ਨਹੀਂ ਜਿੰਨਾ ਚਿਰ ਸਾਰਿਆਂ ਨੂੰ ਆਪਣੇ ਆਪ ਨੂੰ ਅਲੱਗ ਨਹੀਂ ਕਰ ਲੈਂਦਾ ਇਹ ਮਨ ਥਿਰ ਹੋਏ ਨਹੀਂ ਸਕਦਾ ਮਨ ਦੇ ਥਿਰ ਹੋਣ ਵਾਸਤੇ ਸਾਰੇ ਕੂੜ ਨਾਲੋਂ ਮਨ ਨੂੰ ਅਲੱਗ ਕਰਨਾ ਪਊਗਾ ਇਹਨੂੰ ਕੱਟ ਕੇ ਨਾ ਚੱਕ ਤੋਂ ਪਾਸੇ ਕਰਨਾ ਪਊਗਾ ਜਲਦਾ ਨਾ ਕੁਬਦੇ ਦੇ ਉੱਤੇ ਬੈਠੋਗੇ ਕੁਬੋਗੇ ਕੁਬਦੀ ਚੀਜ਼ ਨਾਲ ਜੁੜੋਗੇ ਕੁਬੋਗੇ ਘੁੰਮਣ ਵਾਲੀ ਚੀਜ਼ ਨੂੰ ਅੱਡ ਹੋ ਜੋ ਜੇ ਫਿਰ ਹੋਣਾ ਮਾਇਆ ਡੋਲਣੀ ਹੈ ਮਾਇਆ ਡੋਲਦੀ ਹੈ ਮਾਇਆ ਨਾਲ ਜੁੜਿਆ ਹੋਇਆ ਮਨ ਵੀ ਡੋਲੂਗਾ ਮਾਇਆ ਨਾਲ ਜੁੜਿਆ ਹੈ ਜੀਵ ਵੀ ਡੋਲੂਗਾ ਇਹ ਤੋਂ ਅਲੱਗ ਹੋਇਆ ਹੀ ਅਲੱਗ ਕਰਨ ਵਾਸਤੇ ਹੀ ਸਿੱਖੀ ਦੀ ਪੜ੍ਹਾਈ ਹੈ ਸਿੱਖੀ ਤੋਂ ਅਲੱਗ ਕਰਦੀ ਹੈ ਕੂੜ ਮਿੱਠਾ ਕੂੜ ਮੱਖਿਓ ਕੂੜ ਡੋਬੇ ਕੂੜ ਕੂੜ ਮਿੱਠਾ ਕੂੜ ਮੱਖਿਓ ਕੂੜ ਡੋਬੇ ਬਹੁਤ ਮਿੱਠਾ ਹੈ ਸੰਸਾਰ ਦੇਖੋ ਕਾਲਾ ਭਗਾਨਾ ਕਹਿੰਦਾ ਸੱਚ ਮਿੱਠਾ ਆ ਕੂੜ ਵੀ ਮਿੱਠਾ ਲਿਖਿਆ ਹੈ ਇਹ ਨਹੀਂ ਲਿਖਿਆ ਉਹਨੂੰ ਵੀ ਕੂੜ ਮਿੱਠਾ ਹੈ ਕਿਹਾ ਜਾ ਬਿਠਾ ਹੈ ਮਾਖਿਓ ਸ਼ਾਇਦ ਵਰਗਾ ਬਿਠਾ ਹੈ ਆਹ ਨੂੰ ਦਿਖਿਆ ਹੀ ਨਹੀਂ ਉਹ ਉਹਦਾ ਦੇਖਿਆ ਨਾ ਮਿੱਠਾ ਹੁੰਦਾ ਹੈ ਅਮਰਤ ਉਹਨੂੰ ਇਹ ਨਹੀਂ ਦੇਖਿਆ ਉੱਥੇ ਵੀ ਅਮਰਤ ਕੌੜਾ ਵੀ ਲਿਖਿਆ ਹੋਇਆ ਗੂੜ ਨੂੰ ਕੌੜਾ ਨਹੀਂ ਲਿਖਿਆ ਮਿੱਠਾ ਹੀ ਲਿਖਿਆ ਹੋਇਆ ਗੂੜ ਮਿੱਠਾ ਗੂੜ ਮਾਖਿਓ ਮਿੱਠਾ ਕਹਿੰਦਾ ਮਾਖਿਓ ਸ਼ਾਇਦ ਜਿੰਨਾ ਇਸ ਕਰਕੇ ਕੂੜ ਡੋਬੇ ਪੂਰ ਪੂਰਾ ਨੇ ਕੂੜ ਡੋਬਦੇ ਕੂੜ ਨੇ ਪਰ ਕਿਸੇ ਨੇ ਨਹੀਂ ਕਿਹਾ ਇਹ ਕੌੜਾ ਤੇ ਜਗ ਤਾਂ ਮਿੱਠਾ ਹੀ ਆ ਕੋਈ ਨਹੀਂ ਮੰਨਦਾ ਕੂੜਾ ਪੂਰਾ ਦੇ ਕੂੜ ਡੋਬੀ ਜਾਂਦੇ ਨੇ ਫਿਰ ਵੀ ਮਿਠਾਈ ਮੰਨਦੇ ਨੇ ਇਹ ਨਹੀਂ ਦੇਖਿਆ ਉਹਨੂੰ ਵੀ ਕੂੜ ਲਿਖਿਆ ਹੈ ਤੇ ਕੂੜ ਲਿਖਿਆ ਹੈ ਕੂੜ ਨੂੰ ਮਿਠਾ ਲਿਖਿਆ ਹੋਇਆ ਸੱਚ ਕੌੜਾ ਹੁੰਦਾ ਮਿਠਾ ਨਹੀਂ ਹੁੰਦਾ ਸੱਚ ਤਾਂ ਬਿਰਲੇ ਵਾਸਤੇ ਮਿਠਾ ਹੁੰਦਾ ਕਿਸੇ ਬਿਰਲੇ ਵਾਸਤੇ ਗੁਰਮੁਖ ਬਿਰਲੇ ਹੁੰਦੇ ਨੇ ਹੈਨ ਬਿਰਲੇ ਨਹੀਂ ਕਰੇ ਜਿੱਤੇ ਸਾਖਤ ਨੇ ਉਹਨਾਂ ਨੂੰ ਕੋੜ ਮਿਠਾ ਲੱਗਦਾ ਹੈ ਸੱਚ ਕੌੜਾ ਲੱਗਦਾ ਸਾਖਤਾਂ ਦਾ ਸੰਸਾਰ ਭਰਿਆ ਪਿਆ ਸਾਰੇ ਆਦਮੀ ਸਭ ਸਾਖਤ ਨੇ ਇਸ ਕਰਕੇ ਕੂੜ ਡੋਬੇ ਪੂਰ ਕਿਤੇ ਕੂੜ ਪੂਰ ਤਰੇ ਹੋਏ ਜੀ ਲਿਖਿਆ ਹੋਇਆ ਕਿਤੇ ਬਾਣੀ ਪੂਰਾ ਨੇ ਪੂਰ ਤਰੇ ਹੋਏ ਨਹੀਂ ਲਿਖਿਆ ਹੋਇਆ ਕਿਤੇ ਡੁੱਬੇ ਪੂਰ ਦੇ ਪੂਰ ਲਿਖਿਆ ਹੋਇਆ ਹੈ ਪੂਰਾ ਨੇ ਪੂਰ ਤਰ ਕੇ ਕਿਤੇ ਨਹੀਂ ਲਿਖਿਆ ਹੋਇਆ ਕਿਤੇ ਉਹ ਨਹੀਂ ਲਿਖਿਆ ਹੋਇਆ ਔਰ ਨਾ ਤਰਦੇ ਹੁੰਦੇ ਨੇ ਪੂਰਾ ਦੇ ਪੂਰ ਬਾਣੀ ਬਿਰਲੋ ਵਿਚਾਰ ਸੀ ਜੇ ਉਹ ਗੁਰਮੁਖ ਹੋਏ ਤਾਂ ਵਿਚਾਰ ਦਾ ਹੀ ਬਦਲਾ ਜੇ ਉਹ ਗੁਰਮੁਖ ਹੋਵੇ ਜਿਹੜੇ ਕਹਿੰਦੇ ਨੇ ਅਸੀਂ ਸਾਰਿਆਂ ਨੂੰ ਸਿੱਖ ਬਣਾ ਦੇਣਾ ਉਹਨਾਂ ਨੇ ਆਪ ਨਹੀਂ ਬਣਨਾ ਦੂਜਿਆਂ ਤੋਂ ਕੀ ਬਣਾਉਣਾ ਆਪ ਨਹੀਂ ਬਣਨਾ ਨਾਨਕ ਬਖਾਣੇ ਬੇਨਤੀ ਤੂੰ ਵਾਜੋ ਪੂਰੋ ਨਾਨਕ ਬੇਨਤੀ ਬਖਾਨ ਕਰਦਾ ਕਹਿ ਰਿਹਾ ਦਾ ਬੇਨਤੀ ਕਰ ਰਿਹਾ ਕਹਿੰਦਾ ਤੇਰੇ ਬਿਨਾ ਸੱਚ ਬਿਨਾ ਸਭ ਪੂਰੋ ਤੁਧ ਬਾਝੋਂ ਤੈਨੂੰ ਛੱਡ ਕੇ ਤਾਂ ਸਭ ਕੁਝ ਹੈ ਕੋੜ ਹੈ ਜਿਹਨੂੰ ਤੂੰ ਚਾਹੀਦਾ ਉਹ ਨਾਲ ਅਲੱਗ ਹੋ ਹੋਣਾ ਹੀ ਪਊ ਨੂੰ ਤੇ ਨਹੀਂ ਤਾਂ ਫਿਰ ਟੁੱਟੇ ਬਾਹ ਦਹੂ ਦਿਸ ਗਈ ਇੱਕ ਹੱਥ ਝੂਠ ਨੂੰ ਪਾਇਆ ਹੈ ਇੱਕ ਤੈਨੂੰ ਸੱਚ ਨੂੰ ਪਾਇਆ ਹੈ ਜੇ ਤਾਂ ਬਾਹ ਟੁੱਟੂ ਟੁੱਟੂ ਤੋ ਪਾਸੇ ਨੂੰ ਖਿੱਚੀ ਤਾਂ ਬਾਹ ਟੁੱਟੂਗੀ ਫਿਰ ਇਹ ਗੱਲ ਨਹੀਂ ਠੀਕ ਤੇ ਗੱਜ ਛੱਡ ਦਿਓ ਜੇ ਬਚਣਾ ਗੱਜ ਛੱਡ ਦਿਓ ਝੂਠ ਵਾਲਾ ਹੱਥ ਛੱਡ ਦਿਓ ਬਾਣਾ ਤੜਾ ਲਿਓ ਨਾਨਕ ਬਖਾਣੇ ਬੇਨਤੀ ਤੁਧ ਬਾਝੋ ਕੂੜੋ ਤੁਧ ਬਾਝੋ ਕੂੜੋ ਕੂੜ